ਮਹੱਲਾ ਦੂਜਾ ਆਪੇ ਸਾਜੇ ਕਰੇ ਆਪ ਜਾਈ ਕੀ ਰੱਖੇ ਆਪ ਆਪੇ ਸਾਜੇ ਕਰੇ ਆਪ ਜਾਈ ਵੀ ਰੱਖੇ ਆਪ ਆਪੇ ਸਾਜਦਾ ਹੈ ਆਪੇ ਆਪਣੀ ਜਗ੍ਹਾ ਬਣਾਉਂਦਾ ਹੈ ਆਪੇ ਕਰਦਾ ਹੈ ਸਾਰੀ ਜ਼ਿੰਮੇਵਾਰੀ ਜੀਵ ਦੇ ਉੱਤੇ ਹੈ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦੇ ਤਿੰਨੇ ਡਿਊਟੀਆਂ ਦੇ ਤੇ ਨੇ ਇਹ ਜੀਵ ਹੈ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦੀਆਂ ਤਿੰਨੇ ਡਿਊਟੀਆਂ ਹੁਕਮ ਦਾ ਹੈ ਤੇ ਮਦਦ ਵਾਸਤੇ ਜੇ ਮਦਦ ਮੰਗੂਗਾ ਉਹ ਹਰ ਜਗ੍ਹਾ ਤਿਆਰ ਹੈ ਨਹੀਂ ਠੀਕ ਮਦਦ ਵਾਸਤੇ ਤਿਆਰ ਹੈ ਬੁਰੀ ਨੀਅਤ ਵਾਲੀ ਮਦਦ ਹੋਣੀ ਨਹੀਂ ਕਰਦਾ ਆਪਣਾ ਅੱਧਾ ਸਮਾਨ ਰਹਿਣਾ ਉਹ ਤਿਆਰ ਹੈ ਜੇ ਵਿਗਾੜਨਾ ਫਿਰ ਨਹੀਂ ਤਿਆਰ ਹੈਗਾ ਵਿਗਾੜ ਤੂੰ ਆਪਣੇ ਆਪ ਸਮਾਨ ਵਿੱਚ ਤਾਂ ਉਹ ਸਹਾਇਕ ਹੈ ਟੀਚਰ ਹੈਗਾ ਕੁਝ ਪੜਨਾ ਹੈ ਕੁਝ ਨਹੀਂ ਸਮਝ ਆਉਂਦੀ ਕਿਸੇ ਵੇਲੇ ਚਲਾ ਜਾ ਉਹਦੇ ਪੁੱਛ ਲੈ ਮਦਦ ਲੈ ਜਿਹੜੀ ਚੀਜ਼ ਸਮਝ ਨਹੀਂ ਆਈ ਸਮਝ ਲੈ ਬਗੈਰ ਕਲਾਸ ਤੇ ਵੀ ਸਮਝ ਲੈ ਉਹ ਉਹਦੀ ਡਿਊਟੀ ਹੈ ਸਮਝਾਉਣਾ ਉਹਨੂੰ ਫਾਇਦਾ ਤੇਰੇ ਸਮਝਣ ਉਹ ਤਾਂ ਕੰਮ ਕਰੂਗਾ ਗੁਰੂ ਦਾ ਜਿਹੜਾ ਕੰਮ ਹੈ ਗੁਰੂ ਕਰੂਗਾ ਜੇ ਉਹ ਕਹੇ ਵੀ ਮੈਂ ਸ਼ਰਾਰਤਾਂ ਮੈਨੂੰ ਦੇ ਵਿੱਚ ਮੇਰੀ ਮਦਦ ਕਰ ਫਿਰ ਨਹੀਂ ਉਹ ਕਰਦਾ ਉਲਟਾ ਕੰਮ ਕਰਨ ਦੀ ਮੇਰੀ ਮਦਦ ਕਰ ਫਿਰ ਨਹੀਂ ਕਰਦਾ ਉਲਟਾ ਕੰਮ ਤਾਂ ਉਹ ਭੌਂਦਾ ਹੀ ਨਹੀਂ ਉਹ ਤਾਂ ਭੌਂਦਾ ਹੀ ਨਹੀਂ ਉਲਟਾ ਕੰਮ ਸਕੂਲ ਦੇ ਡਿਸਪਲਿਨ ਦੇ ਖਿਲਾਫ ਖਲਾਬ ਜਿਹੜੇ ਤਸੱਬਬ ਤੇ ਕੰਮ ਨੇ ਉਹ ਆਪ ਕਰਦਾ ਉਹ ਇਹਦੇ ਹਉਮੈ ਜੋ ਪੈਦਾ ਹੁੰਦੇ ਇਹਦੇ ਹੁਕਣਾ ਜੋ ਪੈਦਾ ਹੁੰਦੇ ਆਪੇ ਸਾਜੇ ਕਰੇ ਆਪ ਜਾਈ ਵੀ ਰੱਖੇ ਆਪ ਤਿਸ ਵਿੱਚ ਜੰਤ ਅਬਾਇਕ ਹੈ ਦੇਖੇ ਥਾਪ ਉਥਾਪ ਜਾਈ ਵੀ ਰੱਖੇ ਆਪ ਜਿਹੜੀ ਜਗ੍ਹਾ ਰੱਖੀ ਹੈ ਸਪੇਸ ਉਹਨੇ ਆਪੇ ਰੱਖੀ ਹੈ ਇਸ ਵਿੱਚ ਜਦ ਤੋਂ ਇਹਦੇ ਵਿੱਚ ਜਦ ਤੋਂ ਪਾਏ ਨੇ ਆ ਸਾਰੀ ਜਿਹੜੀ ਜਗ੍ਹਾ ਸਾਰੀ ਹੈ ਜਗ੍ਹਾ ਕਿਤੇ ਬਣਾਈ ਹੈ ਪਹਿਲਾਂ ਜਗ੍ਹਾ ਖਾਲੀ ਕੀਤੀ ਹੈ ਸੰਸਾਰ ਰੱਖਣ ਵਾਸਤੇ ਜਗ੍ਹਾ ਖਾਲੀ ਨਹੀਂ ਸੀ ਇਹ ਜਿੱਥੇ ਮਾਇਆ ਘੁੰਮਦੀ ਹੈ ਪਹਿਲਾਂ ਕਿਤੇ ਘੁੰਮਦੀ ਸੀ ਸਭ ਕੁਝ ਠੋਸ ਸੀਗਾ ਤੇ ਕੁਝ ਏਰੀਆ ਜਿੱਥੇ ਮਾਇਆ ਘੁੰਮਦੀ ਹੈ ਇਹ ਖਾਲੀ ਹੈ ਖਲਾਜ ਜਿਹਨੂੰ ਆਪਾਂ ਕਹਿੰਦੇ ਖਗੋਲ ਕਹਿੰਦੇ ਨੇ ਇਹਦੇ ਹਿੱਸਾ ਖਗੋਲ ਹੈ ਜਦੋਂ ਉਹਨਾਂ ਖਾਲੀ ਹੈ ਬਾਕੀ ਸੇ ਕੋਈ ਬੁਦਾ ਨਹੀਂ ਹੈ ਉੱਥੇ ਮਾਇਆ ਨਹੀਂ ਵੜਦੀ ਜਾਂ ਠੋਸ ਹੈ ਕਿ ਮੈਂ ਪਾਣੀ ਹੈ ਜਿੱਥੇ ਤੱਕ ਪਾਣੀ ਹੈ ਉੱਥੇ ਤੱਕ ਜੀਵ ਰਹੇ ਉਹਦੇ ਵਿੱਚ ਫਿਰ ਜੇ ਤੁਰਦੇ ਫਿਰਦੇ ਨੇ ਜਿੱਥੇ ਆ ਕੇ ਬਰਫ ਆ ਜਾਂਦੀ ਹੈ ਫਿਰ ਫਿਰ ਤੇ ਨਹੀਂ ਕੋਈ ਘੁੰਮਦਾ ਠੋਸ ਹੈ ਜਲ ਤੇ ਬੁੜ ਸਾਜਿਆ ਹੈ ਜਲ ਜਲ ਦੇ ਵਿੱਚ ਫਿਰ ਤੁਰ ਨੂੰ ਜਲ ਕੇ ਹੈ ਬਰਫ਼ ਜਿੱਥੇ ਬਣ ਗਈ ਉੱਥੇ ਨਹੀਂ ਤੁਰ ਫਿਰ ਸਕਦਾ ਕੋਈ ਦੋਸ ਹੈ ਤਾਂ ਉਹੀ ਚੀਜ਼ ਪਰ ਜਿੰਨਾ ਦੋਜ ਜੇ ਪਾਣੀ ਹੈ ਨਾ ਬਰਫ਼ ਦੇ ਵਿੱਚ ਦੋਂ ਜੇ ਦੁੱਧ ਫਿਰਦੇ ਨੇ ਸਾਰੇ ਉਹਦੇ ਪੱਲਾ ਅਸਲ ਦਾ ਬਰਫ਼ ਹੈ ਗੁਰਤਾ ਹੈ ਬਾਗਰ ਉੱਥੇ ਨਹੀਂ ਕੋਈ ਸਾਰੇ ਫਿਰਸ ਨੇ ਟਿਕੇ ਹੋਏ ਨੇ ਆਪਣੇ ਆਪੇ ਸਾਜੇ ਕਰੇ ਆਪ ਜਾਈ ਵੀ ਰੱਖੇ ਆਪ ਤਿਸ ਵਿੱਚ ਜੰਤ ਉਪਾਇਕ ਹੈ ਦੇਖੇ ਥਾਪ ਉਸਾਪ ਇਹ ਫੇਰੀਏ ਜੇ ਜੰਤ ਉਪਜਦੇ ਨੇ ਜਿੰਨਾ ਰਚਨਾ ਦਾ ਏਰੀਆ ਖਾਲੀ ਹੈ ਇਸੇ ਦੇ ਵਿੱਚ ਜੰਤ ਪੈਦਾ ਹੁੰਦੇ ਨੇ ਜਲ ਦੇ ਵਿੱਚ ਜੀ ਪੈਦਾ ਹੁੰਦੇ ਨੇ ਬਰਫ਼ 'ਚ ਨਹੀਂ ਪੈਦਾ ਹੁੰਦੇ ਫਿਰ ਤਿਸ ਵਿੱਚ ਜੰਤ ਉਪਾਇਕ ਹੈ ਇਹਦੇ ਵਿੱਚ ਜੰਤ ਉਪਾਇਕ ਸਾਡੇ ਦੇਖਿਆ ਥਾ ਕੋ ਥਾ ਦੇਖਦਾ ਉਹਨਾਂ ਦੀ ਦੇਖਭਾਲ ਕਰਦਾ ਦੇਖੇ ਨੂੰ ਦੇਖਭਾਲ ਕਰਨਾ ਉਹਨਾਂ ਦਾ ਧਿਆਨ ਰੱਖਣਾ ਥਾ ਕੋ ਥਾ ਥਾ ਕੋ ਥਾ ਇਹਨਾਂ ਨੂੰ ਜੋੜ ਦੇਣਾ ਸਰੀਰ ਦੇ ਨਾਲ ਸਰੀਰ ਤੋਂ ਵੱਖ ਕਰ ਲੈਣਾ ਸਰੀਰ ਦੇ ਨਾਲ ਜੋੜ ਹੁਕਮ ਦੇ ਬਿਨਾਂ ਨਹੀਂ ਲੱਗਦਾ ਇਹ ਰਜ਼ਾ ਤੋਂ ਬਿਨਾਂ ਨਾ ਜੋੜ ਲੱਗਦਾ ਹੁਕਮ ਤੋਂ ਬਿਨਾਂ ਨਾ ਜੋੜ ਟੁੱਟਦਾ ਹੁਕਮ ਤੋਂ ਬਿਨਾਂ ਆਪੋ ਥਾ ਦਾ ਕੰਮ ਹੁਕਮ ਨਾਲ ਹੁੰਦਾ ਜੰਮਣ ਮਰਨਾ ਹੁਕਮ ਹੈ ਸੇਖੇ ਥਾਪ ਉਥਾ ਇਹਦੇ ਨਾਲ ਜੁੜਨਾ ਆ ਇਹਦੇ ਵਖੋਣਾ ਵੱਖ ਇੱਥੇ ਹੁਕਮ ਨਾ ਕਰੋ ਸਿਸਮਾ ਕੀ ਇਹਦਾ ਆਪਣਾ ਹੁਕਮ ਹੈ ਮਨ ਪਾਉਂਦਾ ਕਰਨਾ ਹੁਕਮ ਨਾਲ ਇਹਨੇ ਸਹਿਮਤ ਹੋਣਾ ਹੁਕਮ ਨਾਲ ਸਹਿਮਤ ਹੋ ਕੇ ਮਿੱਠਾ ਲਾ ਕੇ ਪਾਣਾ ਮਿੱਠਾ ਲੱਗੂਗਾ ਇਹਨੂੰ ਲਾਭ ਹੈ ਨਹੀਂ ਲੱਗੂਗਾ ਇਹਨੂੰ ਹਾਂਦੀ ਲਾਭ ਹਾਂਦੀ ਇਹਨੇ ਆਪਣੀ ਹੈ ਇਹਦੇ ਦੀ ਛੱਡੀ ਹੋਈ ਹੈ ਕਿਸ ਨੂੰ ਕਹੀਏ ਨਾਨਕਾ ਸਭ ਕੁਝ ਆਪੇ ਆ ਨੂੰ ਕਹੀਏ ਆਪੇ ਆਪ ਸਭ ਕੁਝ ਹੈ ਇਹ ਕੀ ਸਮਝਾਈਏ ਨੂੰ ਇਹ ਤਾਂ ਆਪੇ ਆਪ ਸਭ ਕੁਝ ਹੈ ਜੀਵ ਕੀ ਇਹਨੂੰ ਸਿੱਖਿਆ ਦੇ ਦਿੱਤੀ ਹੈ ਨਾ ਮੰਨਣਾ ਮੰਨਣਾ ਇਹਦੇ ਆਪਣੇ ਬਸ ਹੈ ਕੀ ਇਹਨੂੰ ਨੂੰ ਕਰੀ ਸਭ ਕੁਝ ਇਹ ਆਪਣਾ ਸੁਧਾਰ ਸਕਦਾ ਹੈ ਸਭ ਕੁਝ ਆਪਣਾ ਵਿਗਾੜਿਆ ਹੋਇਆ ਤਾਂ ਹੈ ਉਹ ਵਿਗਾੜਿਆ ਹੋਇਆ ਹੈ ਹੋਰ ਵਿਗਾੜ ਲਵੇ ਹਾਂ ਆਦਮੀ ਦੇ ਜਨਮ 'ਚ ਬਹੁਤ ਕੁਝ ਸਵਾਰ ਕੇ ਆ ਗਿਆ ਪਹਿਲਾਂ ਇਹ ਤੋਂ ਜ਼ਿਆਦਾ ਵਿਗੜਿਆ ਹੋਇਆ ਸੀ ਪਿਛਲੀ ਜੁਗਲੇ ਥੱਲੇ ਜ਼ਿਆਦਾ ਵਿਗੜਿਆ ਹੋਇਆ ਸੀ ਹੁਣ ਬਹੁਤ ਕੁਝ ਇਹ ਸਵਾਰ ਕੇ ਆ ਗਿਆ ਇਤੋਂ ਹੋਰ ਸਵਾਰ ਸਕਦਾ ਹੈ ਇਹਦੀ ਮਦਦ ਕੋਈ ਨਹੀਂ ਕਰ ਸਕਦਾ ਸਲਾਹ ਦੇ ਸਕਦਾ ਸਲਾਹ ਦੇਣਾ ਹੋਰ ਗੱਲ ਹੈ ਮਦਦ ਕਰਨੀ ਹੋਰ ਗੱਲ ਹੈ ਇਹਦੀ ਕੋਈ ਪੰਡ ਆਪ ਜਾ ਕੇ ਵੀ ਤੇਰੇ ਵੀ ਭਾਈ ਮੇਰੇ ਕੋਲ 45 ਕਿਲੋ ਹੈ ਤੇਰੇ ਕੋਲ 55 ਕਿਲੋ ਹੈ ਜਾਂ 5 ਕਿਲੋ ਇੱਧਰ ਪਾ ਦੇ ਜਾਂ 7 ਕਿਲੋ 10 ਕਿਲੋ ਮੈਨੂੰ ਪਾ ਦੇ ਇਦਾਂ ਦੀ ਕੋਈ ਗੱਲ ਆਪਣਾ ਹੋਣਾ ਬੋਝ ਸਰ ਆਪਣੇ ਭਾਰੇ ਨਾ ਡਰ ਅੱਗੇ ਆਓ ਘਟ ਕਹਿੰਦੇ ਜਿਹੜੇ ਗੁਰੂ ਕਹੀ ਜਾਂਦੇ ਨੇ ਮੈਂ ਤੈਨੂੰ ਵੀ ਲੈ ਜੂ ਬਾਹ ਫੜ ਕੇ ਉਹ ਲੈ ਜੂ ਕਬੀਰ ਉਹਨਾਂ ਤੇ ਟਿੱਪਣੀ ਕਰਦਾ ਕਹਿੰਦੇ ਆਪਣੇ ਭਾਰੇ ਨਾ ਹੈ ਆਪਣੇ ਭਾਰ ਤੋਂ ਨਹੀਂ ਡਰਦਾ ਗੁਰੂ ਅੱਗੇ ਉਹ ਘਟਕਾਟ ਅੱਗੇ ਉਹ ਬੜੀ ਖਤਰਨਾਕ ਘਾਟੀ ਹੈ ਤੇਰੇ ਆਪਣਾ ਭਾਰ ਨਹੀਂ ਚੁੱਕਣਾ ਇਸ ਤੇ ਮੈਂ ਆਪਣਾ ਆਪਣਾ ਭਾਰ ਨਹੀਂ ਚੁੱਕਣਾ ਤੂੰ ਕਿਹਦਾ ਠੇਕਾ ਲੈ ਲਈ ਹੈ ਇਹ ਆਪਣਾ ਆਪਣਾ ਬੋਝ ਕਿਉਂਕਿ ਸਾਰੇ ਬਰਾਬਰ ਨੇ ਕੋਈ ਕਮਜ਼ੋਰ ਹੈ ਸਾਰੇ ਦੇ ਕੋਲ ਜੋ ਤੇ ਕੋ ਗੱਲ ਇੱਕੋ ਸ਼ਕਤੀ ਹੈ ਇੱਕੋ ਬੁੱਧ ਸਭ ਕੁਝ ਬਰਾਬਰ ਹੈ ਜਿਹਾ ਸਾਰੇ ਨੇ ਇੱਕ ਕੰਮ ਕਰਦਾ ਤਾਂ ਦੂਆ ਕਿਉਂ ਨਹੀਂ ਕਰ ਸਕਦਾ ਕਿਉਂ ਨਹੀਂ ਕਰ ਸਕਦਾ ਗੁਰਬਾਣੀ ਕਹਿੰਦੀ ਹੈ ਤੂੰ ਵੀ ਕਰ ਸਕਦਾ ਤੇਰੇ 'ਚ ਕੋਈ ਕਮੀ ਨਹੀਂ ਦੂਏ ਧਰਮ ਕਹਿੰਦੇ ਨੇ ਮੈਂ ਗੁਰੂ ਆ ਤੂੰ ਕੁਝ ਨਹੀਂ ਕਰ ਸਕਦਾ ਤੂੰ ਮੇਰੇ ਪੈਰੀ ਹੱਥ ਲਾ ਤੈਨੂੰ ਮੈਂ ਫੜ ਕੇ ਬੈਠ ਜਾ ਜਾਣਾ ਉਹ ਤਾਂ ਡਬੋਦੇ ਨੇ ਸਮਾਂ ਉਹ ਨੈਗੇਟਿਵ ਉਹਨਾਂ ਦੀ ਸਾਰੀ ਹੈ ਉਹ ਤਾਂ ਤੁਹਾਨੂੰ ਕਹਿੰਦੇ ਤੁਸੀਂ ਕਰਨ ਨਹੀਂ ਸਕਦੇ ਕੁਝ ਕਰੇ ਸਕਣਾ ਨਹੀਂ ਕਦੇ ਉਸ ਨੂੰ ਫਰੀਦ ਕਹਿ ਰਿਹਾ ਉਹਨਾਂ ਨੂੰ ਕਹਿ ਰਿਹਾ ਫਰੀਦ ਸਭਨਾ ਮਨ ਮਾਨਕ ਨਜ਼ਰ ਮਨ ਮਾਨਕ ਤੇਰਾ ਕੱਲੇ ਦਾ ਸੰਤ ਨੂੰ ਕਹਿੰਦਾ ਤੂੰ ਕਹੇ ਮੇਰਾ ਤਾਂ ਮਨ ਮਾਨਕ ਹੈ ਇਹ ਇਹਦਾ ਮਨ ਠੀਕ ਹੈ ਸਭਨਾ ਮਨ ਮਾਨਕ ਢਾਹਣ ਮੂਲ ਵਿਚਾਂਗੜਾ ਵਿਚਾਂਗੜਾ ਵਿਚਾਂਗਵਾ ਕਿਸੇ ਵਿਚਾਂਗਵਾ ਮੰਮਾ ਲੱਗਾ ਨੈਗੇਟਿਵ ਕਹਿੰਦਾ ਇਹਨੂੰ ਮਨ ਨੂੰ ਕਿਸੇ ਨੂੰ ਟਾਉਣਾ ਨਾ ਵੀ ਤੂੰ ਨਹੀਂ ਕਰ ਸਕਦਾ ਬਿਲਕੁਲ ਵੀ ਚੰਗਾ ਨਹੀਂ ਇਹ ਬਹੁਤ ਮਾੜੀ ਗੱਲ ਹੈ ਕਿਹੜੀ ਵੀ ਤੂੰ ਨਹੀਂ ਕਰ ਸਕਦਾ ਇਹ ਤਾਂ ਅਪਰਾਧ ਹੈ ਕਹਿਣ ਤੂੰ ਕਿਉਂ ਨਹੀਂ ਕਰ ਸਕਦਾ ਤੈਨੂੰ ਕੀ ਹੋਇਆ ਹੈ ਤੂੰ ਕਰ ਸਕਦਾ ਤਕੜਾ ਹੋ ਇਹ ਚੰਗਾ ਹੈ ਇਹ ਕਹਿਣਾ ਗੁਰਬਾਣੀ ਇਹ ਕਹਿੰਦੀ ਹੈ ਸਭ ਕੁਝ ਕਿਸ ਨੂੰ ਕਹੀਏ ਨਾਨਕਾ ਸਭ ਕੁਝ ਆਪੇ ਆ ਉਹ ਤਾਂ ਆਪੇ ਸਭ ਕੁਝ ਹੈ ਕਿਹਨੂੰ ਕਹੀਏ ਕੀ ਲੋੜ ਹੈ ਕਿਸੇ ਦੇਵੀ ਦੇਵਤੇ ਕੋ ਤੁਹਾਨੂੰ ਨਕਰ ਕਰਨ ਦੀ ਸਿਰ ਤਗੜੇ ਹੋਣ ਦੀ ਮਜ਼ਬੂਤ ਮਨ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਮਨ ਆਪਣੇ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਵੀ ਮੈਂ ਕਰ ਸਕਦਾ ਬਸ ਜੇ ਉਹੀ ਮਗਰ ਦਿਲ ਸੜ ਦਵੇ ਦਿਲ ਸਿੱਟਣ ਨੂੰ ਨਹੀਂ ਕਹਿੰਦੀ ਬਾਣੀ ਹੌਸਲਾ ਤੋੜਦੀ ਨਹੀਂ ਬਾਣੀ ਕਿਸੇ ਦਾ ਹੌਸਲਾ ਵਧਾਉਂਦੀ ਹੈ ਇਹਦਾ ਜੇ ਅਰਥ ਅਸੀਂ ਦੁਆ ਕਰਦੀ ਹੈ ਜਿਹੜਾ ਉਹਨਾਂ ਨੇ ਕੀਤਾ ਹੈ ਕਿਦਰੂ ਨੂੰ ਕਹੀਏ ਨਾਨਕਾ ਸਾਹਿਬ ਕਹੇ ਪਰਮੇਸ਼ਰ ਕਿਹਨੂੰ ਦੱਸਾਂ ਤੂੰ ਤਾਂ ਆਪੇ ਆਪੇ ਸਭ ਕੁਝ ਫਿਰ ਇਹ ਉਪਦੇਸ਼ ਤੇ ਜੀਵ ਨੂੰ ਇਹ ਕਿੱਥੇ ਗਿਆ ਜੇ ਸਭ ਕੁਝ ਉਹ ਆਪੇ ਆਪ ਹੈ ਸਭ ਵੀ ਆਪੇ ਆਪ ਹੈ ਫਿਰ ਉਹ ਉਪਦੇਸ਼ ਕਿਹਨੂੰ ਹੋਇਆ ਫਿਰ ਸਾਨੂੰ ਕੀ ਲੋੜ ਇਹਦੀ ਕੀ ਪੈ ਗਈ ਸਾਡੇ ਤੇ ਦਾ ਕੀ ਅਸਰ ਪਿਆ ਆਪੇ ਆਪ ਦਾ ਮਤਲਬ ਹੈ ਹੁਕਮ ਆਪੇ ਆਪ ਅਲੱਗ ਗੱਲ ਹੈ ਜੀਵ ਆਪੇ ਆਪ ਸਾਰਿਆਂ ਸਰੀਰਾਂ ਵਿੱਚ ਹੈ ਜੀਵ ਜਿਹੜਾ ਹੈਗਾ ਕਿਸੇ ਦੀ ਘੱਟ ਨਹੀਂ ਕਿਸੇ ਦੀ ਵੱਧ ਨਹੀਂ ਕੋਈ ਵੋਲਟੇਜ ਘੱਟ ਨਹੀਂ ਕੋਈ ਪਾਵਰ ਘੱਟ ਨਹੀਂ ਕਿਸੇ ਜਿਵੇਂ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ ਬਾੜ ਹੈ ਰਕਾਟ ਹੈ ਰਕਾਟ ਬਾੜ ਹੋਤ ਹੈ ਜਦ ਇਸ ਵਿੱਚ ਘੱਟ ਵੱਧ ਉਹਨੇ ਕੁਝ ਪਾਇਆ ਹੀ ਨਹੀਂ ਸਰੀਰ ਘੱਟ ਵੱਧ ਤਾਕਤ ਹੋ ਸਕਦੀ ਹੈ ਸਰੀਰ ਸੋਹਣਾ ਨਾ ਸੋਹਣਾ ਹੋ ਸਕਦਾ ਸਰੀਰ ਕਾਲਾ ਆ ਚਿੱਟਾ ਹੋ ਸਕਦਾ ਉਹ ਅਕਲ ਇੱਕੋ ਜੀ ਪਾਈ ਹੈ ਸਾਰਿਆਂ ਦੀ ਸ਼ਕਤੀ ਜਿਹੜੀ ਸ਼ਕਤੀ ਪਾਈ ਹੈ ਨਾ ਜੋ ਦਿਓ ਇੱਕੋ ਜੀ ਪਾਈ ਹੋਈ ਹੈ ਕੋਈ ਫਰਕ ਨਹੀਂ ਤੇ ਫੈਸਲਾ ਤਾਂ ਉਹਦਾ ਹੋਣਾ ਸਰੀਰ ਦਾ ਹੋਣਾ ਉਹ ਤਾਂ ਨਹੀਂ ਤੋੜਨਾ ਕਿਸੇ ਜਾ ਕੇ ਗੱਲ ਆਤਮਾ ਦੀ ਆਤਮਿਕ ਲੈਵਲ ਤੇ ਕੋਈ ਕਿਸੇ ਨੂੰ ਭਰਮ ਪੇ ਕੋਈ ਆਤਮਾ ਦੀ ਸਾਰੀ ਮਹੱਲਾ ਦੂਜਾ ਆਪੇ ਸਾਜੇ ਕਰੇ ਆਪ ਜਾਈ ਵੀ ਰੱਖੇ ਕਿਸ ਵਿੱਚ ਜੰਤ ਉਪਾਇਕ ਹੈ ਦੇਖੇ ਥਾਪ ਉਹ ਥਾਪ ਕਿਸ ਨੂੰ ਕਹੀਏ ਨਾਨਕਾ ਸਭ ਕੁਝ ਆਪੇ ਆਪ ਆਪੇ ਸਾਜੇ ਕਰੇ ਆਪ ਆਪੇ ਸਾਜੇ ਜਿਹੜਾ ਸਾਜਨਾ ਕਰਦਾ ਨਾ ਕਿਸੇ ਚੀਜ਼ ਦੀ ਸਾਜਨਾ ਕਰਨ ਵਾਲਾ ਅਸਰ ਚ ਜਿਹਦੀ ਵਸਤੂ ਦੀ ਸਾਜਨਾ ਕੀਤੀ ਜਾਂਦੀ ਉਹ ਤੋਂ ਬਾਹਰ ਜੇ ਕੁਮਾਰ ਭਾਂਡੇ ਘੜਦਾ ਹੈ ਕੁਮਾਰ ਭਾਂਡੇ ਦੇ ਬਾਹਰ ਅਲੱਗ ਸਰੀਰ ਜਿਹਨੇ ਬਣਾਇਆ ਜਿਹਨੇ ਬਣਵਾਇਆ ਹੈ ਦੇਖੋ ਕਿਸੇ ਤੋਂ ਬਣਵਾਇਆ ਕਹਿ ਕੇ ਉਹ ਆਪ ਸਰੀਰ ਤੋਂ ਅਲੱਗ ਬਣਾਉਣ ਵਾਲਾ ਭਾਵੇਂ ਲਿਬੜਿਆ ਹੋਇਆ ਹੈ ਲਿਪਟ ਬਣਾਉਣ ਵਾਲੇ ਦੇ ਤਾਂ ਹੱਥ ਲਿਪੜਨਗੇ ਜ਼ਰੂਰ ਪਰ ਜਿਹੜਾ ਬਣਵਾ ਰਿਹਾ ਕਹਿ ਕੇ ਉਹ ਤੋਂ ਦੂਰ ਹੈ ਬਣਾਉਣ ਵਾਲੇ ਤੋਂ ਵੀ ਲੱਗਿਆ ਬਣਾਉਣ ਵਾਲੇ ਤੋਂ ਵੀ ਲੱਗਿਆ ਜੀਵ ਜਦ ਦੋ ਤੋਂ ਹੁੰਦਾ ਤਾਂ ਸਰੀਰ ਦਾ ਨਿਰਵਾਣ ਜਦੋਂ ਵੀ ਇਹ ਸਰੀਰ ਦੇ ਵਿੱਚ ਮਾਇਆ ਦੇ ਸਰੀਰ ਨੂੰ ਧਾਰਨ ਕਰਦਾ ਤਾਂ ਕਦੇ ਵੀ ਸਾਬਤ ਸੂਰਤ ਨਹੀਂ ਦਾਰੂ ਕਰ ਸਕਦਾ ਦੋ ਤੋਂ ਹੋ ਕੇ ਅੱਧੋ ਅੱਧ ਹੋ ਕੇ ਅੱਧਾ ਅੱਧਾ ਹੋ ਕੇ ਦਾਰੂ ਕਰ ਮਨ ਕਰਕੇ ਮਾਇਆ ਚ ਲਿਪਤ ਹੁੰਦਾ ਹੈ ਤਨ ਕਰਕੇ ਬਾਹਰ ਰਹਿੰਦਾ ਮਨ ਜਦ ਬੋਲਦੇ ਆ ਜਾਂ ਤਨ ਬੋਲਦੇ ਆ ਉਹ ਨਿਰਾਕਾਰੀ ਸਰੀਰ ਹੈ ਮੇਨ ਸ੍ਰੀ ਜਿਹੜਾ ਨਿਰਾਕਾਰੀ ਦਾ ਜਿਹਨੂੰ ਅਸੀਂ ਪ੍ਰਾਤਮਾ ਕਹਿੰਦੇ ਹਾਂ ਪ੍ਰਾਤਮਾ ਤਾਂ ਹੈ ਆਤਮਾ ਮਨ ਜਿਹੜਾ ਕਾਰੀ ਸ਼ੀਰ ਦੇ ਦੋ ਹਿੱਸੇ ਕਰੀਏ ਨਾ ਚਿੱਤੜ ਮਨ ਵੀ ਕਰ ਲੈਣੇ ਅਸੀਂ ਦੋ ਹਿੱਸੇ ਜਿਹੜਾ ਚਿੱਤ ਹੈ ਉਹ ਤਾਂ ਹੈ ਜਿਹੜਾ ਜੋਤ ਹੈ ਉਹ ਮਨ ਮਨ ਤੋਂ ਜੋਤ ਸ਼ੁਰੂ ਹੋਈ ਚਿੱਤ ਵਿੱਚੋਂ ਜੋਤ ਪੈਦਾ ਹੋਈ ਹੈ ਚਿੱਤਰੇ ਆਪਣੇ ਤੇ ਜੋਤ ਪੈਦਾ ਕੀਤੀ ਉਹ ਜੋਤ ਨੂੰ ਸਰੀਰ ਚ ਜੋੜਿਆ ਜੋਤ ਨੂੰ ਸਰੀਰ ਚ ਜੋੜਿਆ ਜੁੜੀ ਜੋਤ ਜੋੜੀ ਕੀ ਨੇ ਜੋੜੀ ਜਿੱਦੀ ਜੋਤ ਹੈ ਉਹਨੇ ਜੋੜਨ ਵਾਲਾ ਫੇਰ ਅਲੱਖੜਾ ਸੂਰਜ ਬਹੁਤ ਦੂਰ ਹੈ ਉਹਦੀ ਧੁੱਪ ਸਾਡੇ ਤੇ ਪੈਂਦੀ ਹੈ ਸਾਡੇ ਨਾਲ ਜੁੜੀ ਹੋਈ ਹੈ ਧੁੱਪ ਆ ਕੇ ਜੁੜਦੀ ਹੈ ਧੁੱਪ ਦੀ ਵਜ੍ਹਾ ਨਾਲ ਸਾਨੂੰ ਦੀਂਦਾ ਚਾਨਣ ਹੁੰਦਾ ਪਰ ਸੂਰਜ ਫਿਰ ਵੀ ਦੂਰ ਖੜਾ ਜੋ ਐਸੇ ਹੋ ਗਿਆ ਨਾ ਕਿ ਧੁੱਪ ਹੋ ਗਈ ਸੂਰਜ ਹੋ ਗਿਆ ਭਾਵੇਂ ਸੂਰਜ ਤੋਂ ਬਿਨਾਂ ਧੁੱਪ ਦਾ ਕੋਈ ਪੈਦਾ ਨਹੀਂ ਹੋ ਸਕਦੀ ਫਿਰ ਵੀ ਧੁੱਪ ਸੂਰਜ ਦੀ ਹੈ ਧੁੱਪ ਸੂਰਜ ਦੀ ਹੈ ਸੂਰਜ ਅਲੱਗ ਹੈ ਫਿਰ ਧੁੱਪ ਦੇ ਰਾਹੀਂ ਜੁੜਿਆ ਹੋਇਆ ਸੰਸਾਰ ਨਾਲ ਉਸ ਸੰਸਾਰ ਤੋਂ ਦੂਰ ਇਹ ਜੀ ਮਸਾਲਾ ਰਚੀ ਹੋਈਆਂ ਜੇ ਦੂਰ ਹੁੰਦਾ ਆਇਆ ਵੀ ਸੂਰਜ ਸਾਨੂੰ ਦੇਖ ਰਿਹਾ ਤੇ ਜੁੜਿਆ ਹੋਇਆ ਦੇਖ ਵੀ ਰਿਹਾ ਕਿਵੇਂ ਇਹ ਗੱਲ ਜਿਹਨੇ ਕੋਈ ਚੀਜ਼ ਪੈਦਾ ਕੀਤੀ ਹੈ ਆਪੇ ਸਾਜੇ ਕਰੇ ਆਪ ਇਹ ਸਰੀਰ ਜਿਹਨੇ ਪੈਦਾ ਕੀਤੇ ਨੇ ਸਾਜੇ ਨੇ ਜਿਹੜੀ ਇੱਕ ਇੱਕ ਜੋਤ ਹੈ ਇੱਕ ਜੋਤ ਹੈ ਜ਼ਮੀਨ ਜਮਾ ਕੇ ਵਿਖੇ ਸਮਸਤ ਇੱਕ ਜੋਤ ਹੈ ਹਰ ਇੱਕ ਜੋਤ ਨੇ ਆਪਣਾ ਸਰੀਰ ਆਪ ਪੈਦਾ ਇਹ ਗੱਲ ਕਬੀਰ ਨੇ ਖੋਲਤੀ ਸੀ ਜਿੰਨ ਗੜ ਘੜਿਓ ਸੋ ਗੜਵੇ ਪਾਵਾ ਪਰ ਇਹ ਗੱਲ ਉਲਟੀ ਹੋਈ ਹੈ ਧਰਮ ਅਸੀਂ ਇਹ ਸਮਝਾਂ ਵੀ ਕੋਈ ਪਰਮੇਸ਼ਰ ਇੱਕ ਹੈ ਉਹ ਸਾਰੇ ਭਾਂਡੇ ਸਾਜ ਦਿੰਦਾ ਭਾਂਡੇ 'ਚ ਫਿਰ ਆਪ ਵੀ ਹੈ ਇਹ ਗੱਲ ਉਹਨੂੰ ਜੀ ਸਪਸ਼ਟ ਨਹੀਂ ਹੁੰਦੀ ਕਿ ਕਿਵੇਂ ਇਦਾਂ ਹੋ ਸਕਦਾ ਇਦਾਂ ਹੋ ਹੀ ਨਹੀਂ ਸਕਦਾ ਉਹ ਹੋ ਸਕਦੀ ਨਹੀਂ ਜਿਹੜੀ ਗੱਲ ਅਸੀਂ ਉਹਨੂੰ ਸਮਝੀ ਬੈਠੇ ਨੇ ਇਸ ਕਰਕੇ ਉਲਝੇ ਹੋਏ ਅਸਲ ਤੇ ਜਿਹਨੂੰ ਇੱਕ ਕਿਹਾ ਹੋਇਆ ਇੱਕ ਦੇ ਵੀ ਅਲੱਗ-ਅਲੱਗ ਭੇਦ ਨੇ ਇੱਕ ਦੇ ਭੇਦ ਨੇ ਜਿਵੇਂ ਸਮੁੰਦਰ ਵੀ ਇੱਕ ਹੈ ਬੂੰਦ ਵੀ ਇੱਕ ਹੈ ਕੱਚੀ ਬੂੰਦ ਦਾ ਸਮੁੰਦਰ ਬਰਾਬਰ ਨੇ ਪਤਾ ਨਹੀਂ ਕਿੰਨੀਆਂ ਬੂੰਦਾਂ ਦੇ ਸਮੂਹ ਨੂੰ ਸਮੁੰਦਰ ਕਹਿੰਦੇ ਨੇ ਸਮੁੰਦਰ ਲਫ਼ਜ਼ ਵੀ ਇੱਕ ਹੁੰਦਾ ਵੀ ਕੋ ਬੂੰਦ ਵੀ ਇੱਕ ਸਰੀਰ ਬੂੰਦ ਬੂੰਦ ਨਾਲ ਬਣਿਆ ਹੋਇਆ ਹਰ ਇੱਕ ਸਰੀਰ 'ਚ ਇੱਕ ਬੂੰਦ ਹੀ ਜਿਵੇਂ ਇੱਕ ਬੂੰਦ ਦੋ ਹਿੱਸਿਆਂ 'ਚ ਹੋ ਕੇ ਬੂੰਦ ਦੇ ਵਿੱਚੋਂ ਕੁਝ ਪਾਣੀ ਉੱਡ ਕੇ ਜਿਵੇਂ ਸਮੁੰਦਰ 'ਚ ਪਾਣੀ ਉੱਡ ਕੇ ਬੱਦਲ ਵਰ ਜਾਂਦੇ ਨੇ ਐ ਉਹ ਬੂੰਦ ਵਿੱਚੋਂ ਕੁਝ ਪਾਣੀ ਉੱਡ ਕੇ ਐ ਸ਼ਰੀਰ 'ਚ ਸਮਾ ਜਵੇ ਕੁਝ ਪਾਣੀ ਹੈਗਾ ਦੋ ਹਿੱਸੇ ਹੋ ਗਏ ਨਾ ਪਾਣੀ ਦੇ ਜੋ ਤਾਂ ਸ਼ਰੀਰ ਵਿੱਚ ਹੈ ਇੱਕ ਤਾਂ ਬੂਦ ਹੈ ਚਾਹੇ ਉਹ ਸ਼ਰੀਰ ਕਿਸੇ ਦਾ ਵੀ ਸੀ ਸਭ ਦੇ ਬਰਾਬਰ ਬੂਦ ਹੈ ਦੋ ਥਾਂ ਹੁੰਦੀ ਹੈ ਪਰ ਅਤੀ ਸਰੀਰ 'ਚ ਹੁੰਦੀ ਹੈ ਕੁਝ ਅੱਛਾ ਸਰੀਰ ਤੇ ਰਹਿ ਜਾਂਦਾ ਕੁਝ ਹਿੱਸਾ ਸਰੀਰ ਤੋਂ ਪਰੇ ਜਿਹੜਾ ਸਰੀਰ ਤੋਂ ਪਰੇ ਹਿੱਸਾ ਹੈ ਸਰੀਰ ਦੇ ਵਿੱਚ ਉਹ ਵੀ ਬਾਹਰ ਨਹੀਂ ਹੈ ਪਰ ਉਹ ਜਿਹੜਾ ਸਰੀਰ 'ਚ ਰਲਿਆ ਹਿੱਸਾ ਉਹਦੇ ਵਿੱਚ ਹੁੰਦਾ ਜਿਵੇਂ ਸੂਰਜ ਭਾਵੇਂ ਬਾਹਰ ਹੈ ਤੋਂ ਧਰਤੀ ਨਾਲ ਟੱਚਦੀ ਪਰ ਧੁੱਪ ਜਿਹੜੀ ਉਹਦੀ ਪੈਦਾ ਹੋਈ ਉਹਦੇ ਵਿਚਾਲੇ ਹੀ ਹੈ ਸੂਰਜ ਧੁੱਪ ਤੋਂ ਪਰੇ ਨਹੀਂ ਜਾ ਸਕਦਾ ਸੂਰਜ ਸਾਤੋਂ ਜਾਏ ਪਰੇ ਹੈ ਧੁੱਪ ਤੋਂ ਪਰੇ ਕਿਵੇਂ ਚਲੇ ਜਾਊਗਾ ਧੁੱਪ ਦੇ ਵਿਚਾਲੇ ਹੀ ਹੈ ਸੂਰਜ ਵਿਚਾਲੇ ਰਹੂਗਾ ਜਾਂ ਇਸ ਸਕਦਾ ਪਰੇ ਇਹ ਨਹੀਂ ਹੈ ਉਹਨੇ ਧੁੱਪ ਵੇਚੀ ਆਪ ਸੌ ਗਿਆ ਕਪੜਾ ਲੈ ਕੇ ਇਹ ਕਿਵੇਂ ਬੇਜੂ ਐਵੇਂ ਮਨ ਦੇ ਵਿੱਚ ਹੈ ਉਹ ਮਨ ਤੋਂ ਜੋ ਜੋਤ ਪੈਦਾ ਹੁੰਦੀ ਹੈ ਚਾਰੇ ਪਾਸੇ ਮਨ ਦੇ ਵਿੱਚ ਹੈ ਉਹ ਮਨ ਜਿਵੇਂ ਕਿਸੇ ਬਲਬ ਦੀ ਜੋਤ ਆਪਾਂ ਲਟਕਾ ਦਈਏ ਬਲਬ ਵਿਚਾਰੇ ਪਾਸੇ ਉਹਦੀ ਜੋਤ ਖੜ ਜਾਂਦੀ ਹੈ ਬਲਬ ਵਿਚਾਰੇ ਹੀ ਜੋਤ ਦੇ ਜਿਹਦੇ ਵਿੱਚ ਜੋਤ ਪੈਦਾ ਹੁੰਦੀ ਹੈ ਉਹ ਜੋਤ ਦੇ ਵਿਚਾਰੇ ਹੀ ਹੁੰਦਾ ਇਸ ਕਰਕੇ ਮਨ ਦੇ ਵਿੱਚ ਹੈ ਅਸਲ ਉਹਦੀ ਜੋਤ ਨਿਕਲ ਕੇ ਸਰੀਰ 'ਚ ਕੰਮ ਕਰਦੀ ਉਹ ਸਰੀਰ ਦੇ ਵਿੱਚ ਹੁੰਦਾ ਹੋਇਆ ਵੀ ਸਰੀਰ ਦੇ ਵਿੱਚ ਨਹੀਂ ਉਹਦੀ ਜੋਤ ਜ਼ਰੂਰ ਹੈ ਜੋਤ ਹੈ ਉਹਦੀ ਆਪਣੀ ਹੈ ਇਹਦਾ ਮਤਲਬ ਲਾਈਟ ਤੋਂ ਵੱਖਰੀ ਚੀਜ਼ ਹੈ ਕੁਝ ਸੂਰਜ ਦੀ ਲਾਈਟ ਧੁੱਪ ਤੋਂ ਵੱਖਰੀ ਚੀਜ਼ ਹੈ ਕੁਝ ਉਹ ਲਾਈਟ ਨਹੀਂ ਹੈ ਜੋਤ ਨਹੀਂ ਹੈ ਉਹ ਉਹ ਤੱਤ ਹੈ ਜੋ ਤੱਤ ਕੀ ਹੈ ਤੱਤ ਮੈਂ ਸਮਝਾ ਤੱਤ ਤੇਲ ਹੁੰਦਾ ਉਹ ਜੋ ਆਪਾਂ ਜੋਤ ਪੈਦਾ ਕਰ ਸਕਦੇ ਹੋ ਜਾਂਦੀ ਹੈ ਨਾ ਪਰ ਤਤ ਤਾਂ ਜਲ ਕੇ ਜੋਤ ਪੈਦਾ ਹੁੰਦੀ ਹੈ ਉਹ ਜਲਦਾ ਨਹੀਂ ਜੋਤ ਪੈਦਾ ਹੋ ਜਾਂਦੀ ਜਲ ਤੋਂ ਪਹਿਲੇ ਫਿਰ ਦੂਜੀ ਮਿਸਾਲ ਦਿੱਤੀ ਕੋਈ ਲਾਲ ਲੈ ਲਓ ਹੀਰਾ ਲੈ ਲਓ ਲਾਲ ਦੇ ਵਿੱਚ ਜੋਤ ਪੈਦਾ ਹੁੰਦੀ ਹੈ ਨਾ ਉਹ ਜਲਦਾ ਨਾ ਘਟਦਾ ਜੋਤ ਨਿਕਲੀ ਜਾਂਦੀ ਇਸ ਕਰਕੇ ਮੇਰੇ ਲਾਲ ਜੀ ਉਹ ਤੇ ਉਤਰ ਜਾਣਾ ਕਹਿ ਕੇ ਸੁਬੋਧਨ ਕੀਤਾ ਜੋਤ ਪਈ ਹੈ ਹੁਣ ਲਾਲ ਲੜਕਾ ਦੋ ਇੱਥੇ ਰੱਖ ਦੋ ਚਾਰੇ ਪਾਸੇ ਉਹਦੀ ਜੋਤ ਖਿੜ ਜਾਣੀ ਨਾ ਉਹਨੇ ਘਟਣਾ ਨਾ ਕੋਈ ਹੋਰ ਜਲਣਾ ਫਿਰ ਵੀ ਜੋਤ ਜੋਤ ਹੈ ਜੋਤ ਦੇ ਨਾਲ ਤੁਸੀਂ ਰੋਸ਼ਨੀ ਦੂਰ ਕੋਈ ਬੜੀ ਬੜੀ ਚੀਜ਼ ਦੇਖਣ ਲੱਗ ਜੂਗੀ ਉਹ ਜੋਤ ਤੋਂ ਅਲੱਗ ਪਏ ਫਿਰ ਵੀ ਇਵੇਂ ਜੋਤ ਮਨ ਹੈ ਉਹਦੀ ਆਪ ਉਹ ਆਪਕੀ ਹੈ ਆਪ ਤਤ ਹੈ ਆਪ ਤਤ ਹੈ ਜਿਵੇਂ ਪਾਣੀ ਔਰ ਬੱਦਲ 'ਚ ਫਰਕ ਹੈ ਪਾਣੀ ਔਰ ਪਾਪ 'ਚ ਫਰਕ ਹੈ ਕਿਵੇਂ ਫਰਕ ਭਾਵ ਜਦ ਹੋਊਗੀ ਹਵਾ 'ਚ ਹਵਾ ਚੜੂਗੀ ਜਿਵੇਂ ਮਨ ਉੱਡਦਾ ਪਾਣੀ ਹੋਊਗਾ ਅਸਮਾਨ ਖੜਾ ਨਹੀਂ ਰਹਿ ਸਕਦਾ ਥੱਲੇ ਹੋਊਗਾ ਜਬੂਦ ਬਣ ਜਾਂਦੀ ਹੈ ਥੱਲੇ ਹੋ ਜਾਂਦੀ ਹੈ ਉਹ ਖੜਾ ਨਹੀਂ ਰਹਿ ਸਕਦਾ ਦੋ ਦੋ ਹੋਏ ਤੇ ਬਿਨਾ ਸਰੀਰ ਤੇ ਨਹੀਂ ਰਹਿ ਸਕਦਾ ਕਹਿਣ ਦਾ ਮਤਲਬ ਹੈ ਅੱਧੋ ਅੱਧ ਹੋਏ ਤੋਂ ਜਿਹਨੇ ਪੈਦਾ ਕੀਤਾ ਉਹ ਸਰੀਰ ਦੇ ਨਾਲ ਹੈ ਤਾਂ ਸਰੀਰ ਦੇ ਵਿੱਚ ਪਰ ਵਿੱਚ ਹੁੰਦਾ ਹੋਇਆ ਸਰੀਰ ਤੋਂ ਵੱਖਰਾ ਉਹਦੀ ਜੋਤ ਦੇ ਆਸਰੇ ਉਹਦੀ ਸ਼ਕਤੀ ਦੇ ਆਸਰੇ ਸਰੀਰ ਚੱਲਦਾ ਉਹਦੀ ਜਿਹੜੀ ਜੋਤ ਸ਼ਕਤੀ ਹੈ ਉਹਨੂੰ ਕਹਿੰਦੇ ਨੇ ਬਗਲਾ ਉਹ ਬਗਲਾ ਕਹਿੰਦਾ ਹੈ ਉਹ ਪੂਰਾ ਚਿੱਟਾ ਨਹੀਂ ਪੂਰਾ ਗਿਆਨ ਨਹੀਂ ਹੈ ਜਿੰਨਾ ਜਿੰਨਾ ਜਿੰਨਾ ਜਨ ਸਾਡਾ ਗਿਆਨ ਤੋਂ ਹੈ ਇਹ ਐ ਕਰੋ ਜਿੰਨਾ ਜਨ ਮਨ ਵਿੱਚ ਭਰਮ ਹੈ ਜਿਨ ਜਿਨ ਕੇ ਮਨ ਵਿੱਚ ਭਰਮ ਭਰਮ ਕਿੱਥੇ ਹੁੰਦਾ ਹੈ ਪਰ ਮਨ ਵਿੱਚ ਹੁੰਦੇ ਇਸ ਕਰਕੇ ਮਰੇ ਕਾਲਾ ਹੁੰਦਾ ਮਨ ਨੂੰ ਮੈਲ ਲੱਗਦੀ ਹੈ ਮਨ 'ਚ ਬੁਰਾਈ ਉੱਠਦੀ ਹੈ ਮਨ 'ਚ ਭਲਾਈ ਉੱਠਦੀ ਹੈ ਅਛਾਈ ਬੁਰਾਈ ਮਨ ਦੇ ਵਿੱਚ ਪੈਦਾ ਹੁੰਦੀ ਹੈ ਕਾਲ ਸਿਵੇਸ ਨੂੰ ਲੱਗਦੀ ਹੈ ਨਿਰਮਲ ਵੀ ਇਹੀ ਹੁੰਦਾ ਬਲੀਰ ਵੀ ਇਹੀ ਹੁੰਦਾ ਨਿਰਮਲ ਵੀ ਇਹੀ ਹੁੰਦਾ ਬਰੇ ਮਨ ਨੂੰ ਨਿਰਵਲ ਕਰਨ ਦੀ ਪੜਾਈ ਹੈ ਗੁਰਬਾਣੀ ਮੈਲਾ ਤਾਂ ਹੋਇਆ ਹੋਇਆ ਹੀ ਹੈ ਜਿਹਦੀ ਮੈਲ ਉਤਾਰਨ ਦੀ ਮੈਲ ਨੂੰ ਧੋਣ ਦੀ ਵਿਦਿਆ ਹੈ ਲੋ ਵਿਦਿਆ ਗੁਰਬਾਣੀ ਦੀ ਬ੍ਰਹਮ ਵਿਦਿਆ ਵਿਦਿਆ ਦਿੱਤੀ ਜਾਂਦੀ ਹੈ ਪੜ੍ਹਾਈ ਕਰਾਈ ਜਾਂਦੀ ਹੈ ਮੈਲ ਨੂੰ ਜਿਹੜੀ ਬੰਦੀ ਮੈਲ ਨੂੰ ਉਤਾਰਨ ਦੀ ਮੰਨਦਾ ਦਾ ਜਿਹੜਾ ਮਾਨ ਹੈ ਨਾ ਮਾਨ ਕੋਈ ਮਨ ਦੀ ਮਾਣ ਮਨ ਹੈ ਉਤਾਰਨ ਮਾਨ ਕੋ ਮਨ ਮਾਨ ਨੂੰ ਉਤਾਰਨ ਵਾਸਤੇ ਕਿਉਂਕਿ ਮਨ ਦਾ ਜਿਹੜਾ ਮਾਨ ਹੈ ਉਹ ਹੁੰਮੇ ਉਹਨਾਂ ਨੂੰ ਟਕਰਾਉਂਦੀ ਕਿਹਦੇ ਨਾਲ ਹੈ ਪਰਮੇਸ਼ਰ ਦੀ ਪਰਮੇਸ਼ਰ ਦੇ ਹੁਕਮ ਨਾਲ ਉਹਦੀ ਮੁਖਾਲਫਤ ਕਰਦੀ ਇਹਦਾ ਸੁਭਾਅ ਹੈ ਐ ਨਹੀਂ ਦੇਖਦਾ ਵੀ ਮੇਰੀ ਕੱਲੇ ਦੀ ਰਾਇ ਹੈ ਉਧਰ ਕਰੋੜਾਂ ਦੀ ਰਾਇ ਹੈ ਮੇਰੀ ਕੱਲੇ ਦੀ ਰਾਇ ਜਿਹੜੀ ਹੈ ਕਰੋੜਾਂ ਦੀ ਰਾਇ ਦਾ ਮੁਕਾਬਲਾ ਮੈਨੂੰ ਉਹਦਾ ਮੁਖਾਲਫਤ ਨਹੀਂ ਕਰਦੀ ਜੀ ਕਰੋੜਾਂ ਆਦਮੀ ਇੱਕ ਪਾਸੇ ਨੇ ਕੱਲਾ ਮੈਂ ਇੱਕ ਪਾਸੇ ਮੈਨੂੰ ਉਸ ਦੀ ਮੁਖਾਲਫਤ ਨਹੀਂ ਕਰਨੀ ਚਾਹੀਦੀ ਕਿ ਕਰੋੜਾਂ ਦੀ ਰਾਇ ਦੇ ਵਿੱਚ ਮੈਨੂੰ ਆਪਣੀ ਰਾਇ ਬੁਲਾ ਦੇਣੀ ਚਾਹੀਦੀ ਇਸ ਕਰਕੇ ਜਿਹੜੀ ਗੁਰਬਾਣੀ ਹੈ ਗੁਰਮਤਿ ਹੈ ਤੇ ਸੱਚਖੰਡ ਦੇ ਵਿੱਚ ਸਾਰਿਆਂ ਦੀ ਮੱਤ ਇਕੱਠਿਆਂ ਦੀ ਇੱਕ ਮੱਤ ਨੇ ਇਸ ਮੱਤ ਤੇ ਸੱਚਖੰਡ ਵਾਲੇ ਸਾਰੇ ਇੱਕ ਮੱਤ ਨੇ ਇਸ ਮੱਤ ਨਾਲ ਜਿਹਦੀ ਮੱਤ ਮਿਲ ਗਈ ਜਿਹਨੇ ਆਪਣੀ ਮੱਤ ਇਸ ਮੱਤ ਨਾਲ ਮਿਲਾ ਲਈ ਉਹਦਾ ਇੱਕ ਤਾਂ ਮਨ ਸਾਫ ਹੋ ਜਾਂਦਾ ਮੈਂ ਲੈ ਜਾਂਦੀ ਧੋਤਾ ਜਾਂਦਾ ਮਨ ਤੋਂ ਉਹ ਸ਼ਬਦ ਲਾਗੋ ਜਿਹੜੇ ਇਸ ਉਪਦੇਸ਼ ਨੂੰ ਲਾਗਿਆ ਮਨ ਧੋਤਾ ਜਾਣ ਮਨ ਤੋਂ ਉਹ ਸ਼ਬਦ ਲਾਗੋ ਹਰ ਸੋ ਰਹੋ ਚਿਤ ਲਾਏ ਇਹ ਹੋ ਜਾਣਾ ਦੂਜੀ ਗੱਲ ਹੈ ਉਹਨੇ ਸੱਚਖੰਡ ਨਾਲ ਸਹਿਮਤ ਹੋ ਜਾਣਾ ਸੱਚਖੰਡ ਇਹਦੇ ਨਾਲ ਸਹਿਮਤ ਹੋ ਜਾਣਾ ਉਹਨੂੰ ਉੱਥੇ ਐਂਟਰੀ ਮਿਲ ਜਾਂਦੀ ਹੈ ਇਹ ਉਹਨਾਂ ਨਾਲ ਸਹਿਮਤ ਤਾਂ ਹੋਏ ਜਿਹੜਾ ਨਾਲ ਸਹਿਮਤ ਹੋ ਜਾਣਾ ਐਂਟਰੀ ਮਿਲ ਜਾਂਦੀ ਹੈ ਚਲੋ ਭਾਈ ਇਹ ਠੀਕ ਆ ਹੁਣ ਹੁਣ ਆਪਣੇ ਨਾਲ ਇਹ ਜਿਵੇਂ ਆਪਾਂ ਕਹਿੰਦੇ ਆ ਸਾਡੇ ਦੀ ਸਲਾਹ ਦੇ ਨਾਲ ਇਹਦੀ ਸਲਾਹ ਇਹ ਨਹੀਂ ਵੱਖਰਾ ਹੈ ਜਿੰਨਾ ਜੇ ਸਲਾਹ ਵੱਖਰੀ ਆ ਉਹਨਾਂ ਜੇ ਉੱਥੇ ਜਾ ਸਕਦਾ ਕਿਉਂਕਿ ਇਸ ਬੰਦਾ ਫਿਰ ਉੱਥੇ ਕਲੇਸ਼ ਹੋਊਗਾ ਤਸਲਾ ਵਖਰੀ ਦੀ ਕਲੇਸ਼ ਤੋਂ ਇੱਧਰ ਕੀਤੇ ਨੇ ਵੀ ਇੱਥੇ ਰੱਖੋ ਤੁਸੀਂ ਕਲੇਸ਼ ਇੱਥੇ ਕਲੇਸ਼ ਘਰ ਘਰ ਸਾਰਿਆਂ ਦੇ ਅੰਦਰ ਕਲੇਸ਼ ਹੈ ਪਹਿਲਾਂ ਦਾ ਅੰਦਰ ਹਰੇਕ ਦੇ ਕਲੇਸ਼ ਹੈ ਤੇ ਧਰਮਾਂ ਤੇ ਕਲੇਸ਼ ਹੈ ਇਹ ਕਲੇਸ਼ ਮੁੱਕੇ ਤਾਂ ਮਹਲਾ ਮੁੱਕੇ ਇਸ ਕਰਕੇ ਆਪੇ ਭਾਂਡੇ ਸਾਜੀਆਂ ਆਪੇ ਸਾਜੇ ਕਰਿਆ ਆਪੇ ਪੂਰਨ ਦੇ ਇੱਥੋਂ ਚੱਲੀ ਸੀ ਗੱਲ ਗੱਲ ਚੱਲੀ ਸੀ ਉਸੇ ਗੱਲ ਨੂੰ ਕੱਢ ਕੇ ਕਿਹਾ ਹੈ ਆਪੇ ਸਾਜੇ ਕਰੇ ਆਪ ਉਹ ਜੋਤ ਨੂੰ ਸਾਜੇ ਕਰੇ ਆਪ ਉਹ ਭਾਂਡੇ ਸਾਜੇ ਨੂੰ ਕਿਹਾ ਸੀ ਉਸੇ ਤਾਂ ਭਾਂਡੇ ਸਾਜੇ ਸੀ ਨਾ ਸਰੀਰ ਇਹ ਤਾਂ ਜੋਤ ਹੈ ਸਰੀਰ ਵੀ ਉਹਨੇ ਭਾਂਡੇ ਵੀ ਆਪੇ ਬਣਾਏ ਨੇ ਜਿਹੜੀ ਜੋਤ ਆਪਣਾ ਆਪਣਾ ਭਾਂਡਾ ਆਪ ਬਣਾਉਂਦੀ ਹੈ ਆਪੇ ਕਰੇ ਆਪੇ ਸਾਜੇ ਕਰੇ ਆਪੇ ਸਾਜੇ ਜਿਹੜਾ ਉਹਨੇ ਮਨ ਸਾਜਿਆ ਨਾ ਜੋਤ ਸਾਜੀ ਉਹ ਇਹਨੇ ਆਪੇ ਸਾਜੀ ਆਪਣੀ ਇੱਛਾ ਪ੍ਰਗਟ ਕਰਨੀ ਹੀ ਆਪਣੇ ਆਪ ਨੂੰ ਸਾਜਣਾ ਉਹ ਕਿਵੇਂ ਹੁੰਦੀ ਆਪਣਾ ਆਪ ਆਪ ਉਪਾਇਆ ਜਿਹੜਾ ਹੈ ਆਪਣਾ ਇਹਦੇ ਵਿੱਚ ਕੀ ਭੇਦ ਆਪਣਾ ਆਪ ਆਪ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾ ਦੂਈ ਕੁਦਰਤ ਸਾਜੀ ਹੈ ਕਰਾਸਣ ਡਿਠੋ ਚਾਓ ਇਹਦੇ ਵਿੱਚ ਬਹੁਤ ਭੇਦ ਖੁੱਲੇ ਨੇ ਇਸ ਗੱਲ ਦੇ ਇਸ ਬਾਣੀ ਚ ਆਪੇ ਨੇ ਆਪ ਹੋ ਕੀ ਆਪਣੇ ਆਪ ਨੂੰ ਆਪ ਪੈਦਾ ਕੀਤਾ ਉਹਨੇ ਪੋਸੀਬਲ ਨਹੀਂ ਹੈ ਇਹ ਤੋਂ ਇਹ ਵੀ ਬਲੇ ਕਹਿੰਦਾ ਵੀ ਕੀ ਪਰਮੇਸ਼ਰ ਨੇ ਆਪਣੇ ਆਪ ਨੂੰ ਪੈਦਾ ਕੀਤਾ ਤਾਂ ਉਹ ਪੈਦਾ ਹੋਇਆ ਇਸੇ ਕਰਕੇ ਸਾਰੇ ਭੰਗ ਦੇ ਅਰਥ ਕਰ ਲਏ ਆਪਣੇ ਆਪ ਤੋਂ ਹੋਇਆ ਹੋਇਆ ਸਾਰੇ ਭੰਗ ਦੇ ਅਰਥ ਕੀਤੇ ਨੇ ਇੱਥੋਂ ਕੀਤੇ ਨੇ ਉਹਨਾਂ ਗਲਤੀ ਖਾ ਕੇ ਜਿਹੜੀ ਆਪਣੇ ਆਪ ਤੋਂ ਪੈਦਾ ਹੋਇਆ ਫਿਰ ਪੈਦਾ ਤਾਂ ਹੋਇਆ ਨਾ ਦੱਸੋ ਕਾਦ ਹੋਇਆ ਆਪਣੇ ਆਪ ਤੋਂ ਹੀ ਹੋਇਆ ਪੈਦਾ ਦੱਸੋ ਕਾਦ ਹੋਇਆ ਫਿਰ ਉਹਦੇ ਪਹਿਲਾਂ ਫਿਰ ਕੀ ਸੀ ਸਾਜਿਓ ਲੋਗ ਹੋਰ ਹੁੰਦਾ ਪੈਦਾ ਹੋਇਆ ਕੋਈ ਚੀਜ਼ ਵਸਤੂ ਆਪਣੇ ਕੋਲ ਪਈ ਹੈ ਆਪਾਂ ਉਹਦੀਆਂ ਆਟਾ ਪਿਆ ਉਹਦੀਆਂ ਰੋਟੀਆਂ ਬਣਾਉਂਦੀਆਂ ਉਹ ਸਾਜੀ ਗਈ ਚੀਜ਼ ਆਟਾ ਤਾਂ ਆਲਰੇਡੀ ਹੈ ਪਰ ਨਵਾਂ ਨਹੀਂ ਆਇਆ ਹੈ ਉਹਨੂੰ ਆਕਾਰ ਹੈ ਦਿੱਤਾ ਇਸ ਰੋਟੀ ਦਾ ਆਟਾ ਤਾਂ ਪਹਿਲਾਂ ਹੀ ਹੈ ਉਹ ਸਾਜਣਾ ਜੋ ਵਸਤੂ ਨਹੀਂ ਕਿਤੋਂ ਆਈ ਹੈ ਵਸਤੂ ਤਾਂ ਹੈ ਸੀ ਆਪਣੇ ਕੋਲ ਸੋਨਾ ਸੀਗਾ ਕੜਾ ਬਣਾ ਲਿਆ ਉਹਦਾ ਸੋਨਾ ਤਾਂ ਹੈਗਾ ਸੀ ਆਕਾਰ ਹੈ ਦਿੱਤਾ ਉਹਨੂੰ ਇਹ ਸਾਜਣ ਦਾ ਆਕਾਰ ਦੇਣਾ ਹੀ ਐਵੇਂ ਆਪੀ ਨੇ ਆਪ ਸਾਜਣ ਦਾ ਮਤਲਬ ਵੀ ਇਹੀ ਹੈ ਆਪੀ ਨੇ ਰਜੇ ਨੋ ਨੋ ਹੁਕਮ ਨਹੀਂ ਹੈ ਜਦੋਂ ਆਪੀ ਨੇ ਆਪ ਸਾਜਿਆ ਨਹੀਂ ਸੀ ਉਦੋਂ ਕੀ ਸੀ ਸਵਾਲ ਇੱਥੋਂ ਜਿੰਨਾ ਜਿਹੜੇ ਗੱਲ ਦਾ ਨਹੀਂ ਪਤਾ ਉਹਨਾਂ ਜਿਹੜੇ ਇੱਥੋਂ ਸਮਝ ਨਹੀਂ ਹੋ ਵੀ ਜਦ ਆਪੀ ਨੇ ਆਪ ਸਾਜਿਓ ਸਮਾਂ ਆਇਆ ਉਹ ਤਾਂ ਪਹਿਲੀ ਪੋਜੀਸ਼ਨ ਸੀ ਕੀ ਪਹਿਲਾਂ ਤਾਂ ਕੁਝ ਹੋਰ ਪੋਜੀਸ਼ਨ ਹੋਊ ਨਾ ਫਿਰ ਉਹਨੇ ਆਪਣਾ ਆਪ ਸਾਜਿਆ ਫਿਰ ਉਹਨੇ ਆਪਣਾ ਹੁਕਮ ਰਚਿਆ ਰਚਿਓ ਫਿਰ ਗਾਂ ਸ੍ਰਿਸ਼ਟੀ ਪੈਦਾ ਹੋਈ ਇੱਥੋਂ ਸਟਾਰਟ ਹੈ ਸਭੀ ਗੱਲ ਪਹਿਲਾਂ ਸਾਜਿਆ ਤੇ ਪਹਿਲਾਂ ਕੀ ਹੈ ਜੇ ਕੋਈ ਆਦਮੀ ਸੁੱਤਾ ਪਿਆ ਸੁੱਤਾ ਪਿਆ ਇੱਕ ਹੁੰਦਾ ਜੇ ਸੁੱਤਾ ਹੋਇਆ ਸੁਪਨਾ ਨਹੀਂ ਹੁੰਦਾ ਫਿਰ ਇੱਕ ਜਦੋਂ ਜਾਗਦਾ ਨਾ ਬਾ ਉਹ ਸਾਜਿਆ ਗਿਆ ਆਪਣਾ ਜੋ ਉੱਠ ਕੇ ਤਿਰਕੁੜੀ ਚਲੀ ਗਈ ਜਦੋਂ ਆ ਗਿਆ ਨਾ ਹੋਸ਼ ਆਉਂਦੀ ਸਾਰੇ ਉਹਨਾਂ ਜਦ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਸੀ ਸੁੱਤਾ ਹੈ ਹੋਸ਼ ਆਉਂਦੀ ਸਾਰੇ ਸਰੀਰ ਸੰਭਾਲ ਲੈ ਜਾ ਕੇ ਸਾਰਾ ਦਾ ਸਾਹ ਲੈਂਦਾ ਜਾਂ ਸਾਹ ਉਦੋਂ ਵੀ ਲੈਂਦਾ ਸੀ ਸਾਲ ਦੇ ਨਾਲ ਜਿਹੜਾ ਜਾ ਕੇ ਲੱਗਿਆ ਸੀ ਉਹ ਜਦ ਤਿਰਕੁਟੀ ਜਾ ਗਿਆ ਸਰੀਰ ਜਾ ਗਿਆ ਸਰੀਰ ਹਰਕਤ ਦੇ ਵਿੱਚ ਆ ਗਿਆ ਉਹਦੇ ਆਏ ਤੇ ਸਰੀਰ ਹਰਕਤ ਚ ਤਾਂ ਆਇਆ ਉਹ ਸਰੀਰ ਚ ਆ ਕੇ ਬਹਿ ਗਿਆ ਸਫਲ ਗਿਆ ਸਰੀਰ ਹਰਕਤ ਦੇ ਵਿੱਚ ਆ ਗਿਆ ਇਹਦਾ ਮਤਲਬ ਆਪਣਾ ਮਸਾਜ ਲਿਆ ਉਹਨੇ ਜਿੰਨਾ ਜਦ ਸਰੀਰ ਦੇ ਵਿੱਚ ਨਹੀਂ ਸੀ ਆਪਣਾ ਆਪ ਨਹੀਂ ਸੀ ਸਾਜਿਆ ਉਹਨੇ ਸੁੱਤੇ ਹੋਏ ਭਾਵੇਂ ਸਾਲ ਲੈਂਦਾ ਸੀ ਸਾਜੇ ਦਾ ਹੁੰਦਾ ਦੂਆ ਰੂਪ ਜਿਵੇਂ ਆਟੇ ਤੋਂ ਰੋਟੀ ਬਣਾਤੀ ਰੂਪ ਹੀ ਬਦਲਿਆ ਆਟਾ ਤਾਂ ਉਹੀ ਹੈ ਪਰਮੇਸ਼ਰ ਦੀ ਗੱਲ ਹੁਣ ਪਿੱਛੇ ਮੁੜ ਜਾਂਦੇ ਇਹ ਤਾਂ ਹੋਇਆ ਨਾ ਜੀਵ ਦੀ ਗੱਲ ਆਪੀ ਨੇ ਆਪ ਸਾਜੇ ਇਹ ਤਾਂ ਇਹਦੀ ਗੱਲ ਹੋਈ ਫਿਰ ਪਰਮੇਸ਼ਰ ਨੇ ਆਪਣਾ ਆਪ ਕਿਵੇਂ ਸਾਜਿਆ ਸੀ ਆਪੀ ਨੇ ਰਚਿਓ ਨੋ ਇਹ ਵੀ ਆਪੀ ਨੇ ਰਚਿਓ ਨੋ ਹੈ ਆਪੀ ਨੇ ਰਚਿਓ ਨੋ ਦੀ ਮਰਜ਼ੀ ਪੈਦਾ ਹੋਈ ਸੁੱਤੇ ਪੈ ਦੀ ਮਰਜ਼ੀ ਨਹੀਂ ਕੋਈ ਹੁੰਦੀ ਜਲਦੀ ਫਿਰ ਮਰਜ਼ੀ ਪੈਦਾ ਹੋਈ ਇਹਦਾ ਹੁਕਮ ਪੈਦਾ ਹੋ ਗਿਆ ਇਹਨੇ ਆਪਣਾ ਨੌਰਾ ਰਚ ਲਿਆ ਉਹ ਆਪਣਾ ਨੌ ਰਚਦਾ ਦੋਵੇਂ ਬਰਾਬਰ ਚੱਲਦੇ ਨੇ ਬੂੰਦ ਵਿੱਚ ਵੀ ਉਹੀ ਲੱਛਣ ਨੇ ਸੁੰਦਰ ਵਿੱਚ ਵੀ ਉਹੀ ਲੱਛਣ ਨੇ ਲੱਛਣ ਦੋਹਾਂ ਦੇ ਕਰ ਲੱਛਣ 'ਚ ਕੋਈ ਫਰਕ ਨਹੀਂ ਪਾਣੀ ਉਹ ਵੀ ਉਹ ਪਾਣੀ ਸੁਭਾਅ ਲੱਛਣ ਸਭ ਇੱਕੋ ਨੇ ਪਰ ਸੁਭਾਅ ਜਦ ਉਲਟ ਹੁੰਦਾ ਨਾ ਦਾ ਉਲਟ ਉਦੋਂ ਮਾਰ ਖਾਂਦਾ ਜੇ ਸੁਭਾਅ ਸਿੱਧਾ ਰਹੇ ਤਾਂ ਉਹ ਰੌਲਾ ਹੀ ਉਲਟ ਸੁਭਾਅ ਹੋਣ ਕਰਕੇ ਮਾਰ ਖਾਂਦਾ ਹੈ ਪੁੱਠਾ ਚੱਲਦਾ ਗੱਡੀ ਵੀ ਪੁੱਠੀ ਚਲਾਈ ਗਈ ਜਲਦੀ ਹੈ ਵੀ ਪੁੱਠੀ ਕਿਹਨਾਂ ਜੇ ਚਲਾਉਣ ਨੂੰ ਪੁੱਠੀ ਤੁਸੀਂ ਸਿੱਧੀ ਤਾਂ ਰੋਜ਼ ਸਾਰੇ ਚਲਾਉਂਦੇ ਇਹਦੇ ਮੂਰੇ ਨੂੰ ਡਰਾਈਵਰ ਨੂੰ ਬੈਕ ਚਲਾਉਣੀ ਹੋਵੇ ਬੈਕ ਹੀ ਚਲਾਵੇ ਜੋਰ ਨਾਲ ਭਜਾ ਲੂਗਾ ਜੇ ਪੁੱਠਾ ਚੱਲਦਾ ਇਹਦੇ ਕਰਕੇ ਗਲਤੀਆਂ ਜ਼ਿਆਦਾ ਹੁੰਦੀਆਂ ਨੇ ਕਦੇ ਇੱਧਰ ਟੋਇਸ ਕਦੇ ਉਧਰ ਟੋਇਸ ਕਦੇ ਕਿਵੇਂ ਕਦੇ ਕਿਵੇਂ ਜਦੋਂ ਸੁਣਨ ਸਮਾਧ ਲਗਾਇਆ ਜਾਂਦਾ ਨਾ ਇਹ ਅਰਬਦ ਨਰਬਦ ਤੰਦੂਕਾਰ ਜੋ ਰਚਨਾ ਨਹੀਂ ਹੈ ਕੋਈ ਧਨ ਗਗਨ ਹੈ ਨਹੀਂ ਹੁਕਮ ਅਪਾਰਾ ਹੈ ਨਹੀਂ ਇਹਦੀ ਮਰਜ਼ੀ ਵੀ ਹੈ ਨਹੀਂ ਫਿਰ ਇਹ ਸੁਣ ਸਮਾਰ ਲਗਾਇਆ ਐਸੀ ਹਾਲਤ ਵਿੱਚ ਹੈ ਜਿਵੇਂ ਸਾਰੇ ਸੁੱਤੇ ਪਏ ਹੋਣ ਰਾਤ ਨੂੰ ਸਾਰੇ ਸੌ ਜਾਂਦੇ ਨੇ ਨਾ ਸਾਰੇ ਸੁੱਤੇ ਪਏ ਹੋਣ ਕੋਈ ਜਾਗਦਾ ਹੀ ਨਹੀਂ ਐ ਜੀ ਸਾਰੇ ਸੁੱਤੇ ਪਏ ਤੇ ਕੋਈ ਜਾਗਦਾ ਥਾਈ ਨਹੀਂ ਉਹਨਾਂ ਸੁਣ ਸਮਾਦ ਲਗਾਏ ਨੇ ਬੇਫਿਕਰੀ ਦੀ ਹਾਲਤ ਵਿੱਚ ਹੁੰਦਾ ਸੁੱਤਾ ਹੋਇਆ ਨਿਸ਼ਚਿੰਤ ਚਿੰਤਾ ਨਹੀਂ ਸੀ ਉਹਨੂੰ ਪਰ ਜਦ ਜਾਗਦਾ ਚਿੰਤਾ ਖੜੀ ਹੋ ਜਾਂਦੀ ਹੈ ਨਾਲ ਕੀ ਕਰਨਾ ਦਿਨ ਚੜ ਗਿਆ ਨਹੀਂ ਚੜ ਗਿਆ ਯਾਰ ਯਾਰ ਹੋਈਓ ਕੰਨ ਸਮਝ ਜਾਈਓ ਕੰਮ ਕਰੀਓ ਕਰੀਏ ਸ਼ੁਰੂ ਹੋ ਗਿਆ ਕਿਵੇਂ ਜਦੋਂ ਸੁਣ ਹੋਇਆ ਸੱਚਾ ਸਭ ਜਦ ਸਹਿਜ ਉਪਾਇ ਜੋ ਸਹਿਜ ਅਵਸਥਾ ਜਾਇਆ ਸੁਣ ਤੋਂ ਤੇ ਸੰਸਾਰ ਪੈਦਾ ਕਰ ਲੈ ਇੱਛਾ ਪੈਦਾ ਹੋਈ ਹੈ ਜਿਹੜੀ ਨਾ ਅੰਦਰ ਇੱਛਾ ਪੈਦਾ ਹੋਣੀ ਹੈ ਉਹ ਉਹਨੇ ਆਪਣਾ ਆਪ ਸਾਜਿਆ ਸਾਡੀ ਇੱਛਾ ਹੀ ਆਪਣਾ ਆਪ ਸਾਜਿਆ ਉਹ ਇੱਛਾ ਹੀ ਹੁਕਮ ਹੈ ਇੱਛਾ ਹੀ ਬਾਣਾ ਉਹਦੇ ਅੰਦਰ ਇੱਛਾ ਜੋ ਪੈਦਾ ਹੋਈ ਉਹਨੇ ਆਪਣਾ ਆਪ ਸਾਜਿਆ ਇੱਛਾ ਹੀ ਮਨ ਹੈ ਇੱਛਾ ਦਾ ਦੂਸਰਾ ਨਾਮ ਮਨ ਹੈ ਮਨ ਔਰ ਇੱਛਾ ਦੋ ਨਹੀਂ ਹਨ ਕਹਿਣ ਸੁਣਨ ਨੂੰ ਦੂਜਾ ਜੋ ਇੱਛਾ ਹੋਈ ਮਨ ਜੋ ਮਨ ਹੋਈ ਇੱਛਾ ਤਾਂ ਹੀ ਮਨ ਤੇ ਉਹਦਾ ਇੱਛਾ ਹੁੰਦੀ ਮਨ ਇੱਛੇ ਫਲ ਪਾਉਂਦਾ ਇੱਛਾ ਅਰ ਮਨ ਕਹਿਣ ਸੁਣਨ ਨੂੰ ਦੋ ਨੇ ਗੱਲ ਲਿਖੋ ਸਤਸਾ ਸਮਝਤ ਸਹਿਜ ਉਪਾਇਆ ਤੀਨ ਭਵਨ ਇੱਕ ਉਹੀ ਜੋਤੀ ਕੋਈ ਬੂਲ ਤੇ ਨਾ ਭਵਨ ਛੜਨਾ ਤੇ ਛੜਕਾਰਾ ਕਵੇਂ ਕਿਉਂ ਫਿਰਦੀ ਹੈ ਤੇ ਨਾ ਭਵਨ ਗਿਆਨ ਵਾਸਤੇ ਕੋ ਬਸ ਬਰਾਬਰ ਕਰਨਾ ਹੀ ਹੈ ਤੇ ਜਿਹੜੀ ਖੋ ਗਈ ਕੁਝ ਖੋ ਗਿਆ ਉਹ ਪ੍ਰਾਪਤੀ ਕਿਵੇਂ ਹੋਵੇ ਗੁਰਮੁਖੀ ਵਸਤ ਪ੍ਰਾਪਤ ਹੋਵੇ ਚੁਣਨਾ ਮਾਨਕ ਮੋਤੀ ਜੇ ਗੁਰਮੁਖ ਹੋ ਜਾਂਦਾ ਫਿਰ ਵਸਤ ਪ੍ਰਾਪਤ ਹੋ ਜੂ ਪਰ ਮਾਨਕ ਮੋਤੀ ਜੂਗਾ ਹੰਸ ਬਣ ਕੇ ਬਗਲਾ ਬਣ ਕੇ ਡੱਡਾ ਨਹੀਂ ਹੁੰਦਾ ਮਨ ਵਿੱਚ ਇੱਛਾ ਮਾਇਆ ਦੀ ਨਹੀਂ ਪੈਦਾ ਹੁੰਦੀ ਮਨ ਵਿੱਚ ਇੱਛਾ ਗੁਣਾ ਦੀ ਪੈਦਾ ਹੁੰਦੀ ਸਰੀਰ ਵਾਲੀ ਇੱਛਾ ਨੂੰ ਆਪਣੀ ਇੱਛਾ ਜੇ ਮੰਨਦਾ ਫਿਰ ਤਾਂ ਇਹ ਡੱਡਾ ਭਲਣ ਜਾਏ ਜੇ ਤਾਂ ਸਰੀਰ ਦੀ ਭੁੱਖ ਨੂੰ ਆਪਣੀ ਭੁੱਖ ਬਣਾ ਲਿਆ ਫਿਰ ਤਾਂ ਡੱਡਾ ਮਾਰਨ ਜਾਏਗਾ ਅਗਲਾ ਜੇ ਗੁਰ ਗੁਰਬਾਣੀ ਦੀ ਸੋਝੀ ਦੇ ਵਿੱਚ ਜਿਹੜੇ ਗੁਰ ਨੇ ਪਰਮੇਸ਼ਰ ਵਾਲੇ ਨਿਰਵੈਰਤਾ ਨਿਰਾਕਾਰੀ ਦੁਨੀਆ ਦੇ ਵਿਚਾਰ ਵਾਲੀ ਨਿਰਾਕਾਰੀ ਦੁਨੀਆ ਦੀ ਭੁੱਖ ਹੈ ਦੀ ਨਾਮ ਦੀ ਭੁੱਖ ਹੈ ਫਿਰ ਜੇ ਨਾਮ ਨਹੀਂ ਭੁੱਖਾ ਵਿੱਚ ਚੁੜ ਲੈ ਮਾਨਕ ਮੋਤੀ ਕਰ ਮੋਤੀ ਹੋਊਗਾ ਫਿਰ ਹੰਸ ਵਾਲੀ ਖਰਾਬ ਹੋ ਜੂ ਤੇ ਖਰਾਬ ਬਦਲ ਜੂ ਫਿਰ ਗੁਣਾ ਦੀ ਖਰਾਬ ਹੋ ਜੂ ਔਗਣਾ ਦੀ ਖਰਾਬ ਨਹੀਂ ਰਹਿਣੀ ਜਿਹੜੇ ਗੁਣ ਪੈਦਾ ਹੋਣਗੇ ਉਹ ਔਗਣਾ ਨੂੰ ਘਟ ਦੇਣਗੇ ਔਗਣ ਕੀ ਨੇ ਔਗਣ ਜੀਰਾ ਬਣ ਕੇ ਇਹਨੂੰ ਇਹ ਸੰਸਾਰ 'ਚ ਜਕੜ ਲੈਂਦੇ ਨੇ ਨਾਨਕ ਔਗਣ ਜਿੱਤਲੇ ਤੇ ਇੱਥੇ ਗਲੀ ਜੀ ਗੁਣ ਉਹਨਾਂ ਜੰਜੀਰਾਂ ਨੂੰ ਕੱਟ ਦਿੰਦੇ ਸੀ ਜਿਹੜੇ ਗੁਣ ਹੋਣ ਤਾਂ ਕਟੀਆਂ ਤੇ ਭਾਈ ਸੇ ਉਹਨਾਂ ਦੋ ਜਦੋਂ ਸੱਚਾ ਤਾਂ ਸਹਿਜ ਹੋ ਪਾਇਆ ਸੀ ਉਦੋਂ ਦੋਨੇ ਆਪਣਾ ਆਪ ਸਾਜਿਆ ਸੀ ਆਪਣਾ ਆਪ ਕੀ ਸੀ ਆਪਣਾ ਆਪੇ ਉਹਦੀ ਇੱਛਾ ਆਪਣਾ ਆਪੇ ਸੀ ਹੁਕਮ ਉਹਦਾ ਆਪਣਾ ਆਪੇ ਸੀ ਆਪੀ ਨੇ ਆਪ ਆਪੀ ਨੇ ਰਚਿਓ ਦੋ ਹੁਕਮੇ ਜਿਹਦੇ ਚ ਅਸੀਂ ਹੋ ਸਾਜਿਆ ਕੀ ਸੀ ਬਸ ਹੁਕਮ ਕਿਹੜਾ ਸੀ ਮਨ ਪਾਉਂਦਾ ਸੀ ਇਹ ਮਨ ਪਾਉਂਦਾ ਚਿੱਤ ਪਾਉਂਦਾ ਸੀ ਚਿੱਤ ਕੀ ਇੱਛਾ ਸੀ ਕਿ ਮਨ ਕੀ ਇੱਛਾ ਸੀ ਜਿਹਦਾ ਚਿੱਤ ਕੀ ਜਿਹਨਾਂ ਵਿੱਚ ਚਿੱਤ ਕੀ ਇੱਛਾ ਸੀ ਉਹਨਾਂ ਦੀ ਰਾਏ ਕਹੋਗੀ ਜਿਹਨਾਂ ਚ ਮਨ ਦੀ ਇੱਛਾ ਸੀ ਰਾਏ ਡਿਫਰੈਂਟ ਹੋਊਗੀ ਸਾਰੇ ਜਿਹਦੇ ਚਿੱਤ ਵਿੱਚ ਇੱਛਾ ਪੈਦਾ ਹੋਈ ਉਹਨਾਂ ਦੀ ਤਾਂ ਸਾਰੇ ਦੇ ਰਹਿ ਇੱਕ ਉਹਦਾ ਸਾਡੇ ਹੱਥ ਦੇ ਰਹਿ ਗਏ ਜਿਹਨਾਂ ਦੀ ਮਨ ਚ ਇੱਛਾ ਪੈਦਾ ਹੋ ਗਈ ਉਹਨਾਂ ਦੀ ਇੱਕ ਦੂਜੇ ਨਾਲ ਨਹੀਂ ਲੜੀ ਜੇ ਟਾਲਿਆ ਨਾਲ ਅਸ਼ੀਰ ਨਹੀਂ ਤੇ ਆਉਂਦੀ ਵਿੱਚ ਵਾਲਿਆਂ ਦੀ ਵੀ ਨਹੀਂ ਲੜੀ ਆਪਸ ਵਿੱਚ ਵੀ ਨਹੀਂ ਛਾੜਦੀ ਜੇ ਰਲਦੀ ਹੈ ਤਾਂ ਕਿਤੇ ਨਾ ਕਿਤੇ ਫੇਟਕ ਰਹਿ ਦਿੱਤੀ ਇਸੇ ਵੇਲੇ ਟਕਰਾ ਵੀ ਜਾਂਦੀ ਇਸ ਕਰਕੇ ਮਨ ਕੀ ਇੱਛਾ ਵਾਲਿਆਂ ਦਾ ਅਸੰਸਾਰ ਹੈ ਉਹਨਾਂ ਵਾਸਤੇ ਅਸੰਸਾਰ ਰਹਿਣਾ ਪਿਆ ਚਿੱਤ ਕੀ ਇੱਛਾ ਵਾਲੇ ਜਿੱਥੇ ਹੈਗੇ ਸੀ ਉਸੇ ਉਹ ਤਾਂ ਸੁੱਤਿਆਂ ਤੇ ਜਾਗੇ ਹੀ ਨੇ ਹੋਰ ਕੁਝ ਨਹੀਂ ਉਹ ਤਾਂ ਸੁਣ ਤੋਂ ਸਹਿਜੇ ਹੋਏ ਨੇ ਉਹ ਸੁਣ ਵਿੱਚ ਵੀ ਰਲੇ ਹੋਏ ਤੇ ਸੁਣੇ ਤਾਂ ਸਾਰੇ ਹੀ ਰਲੇ ਹੋਏ ਤੇ ਸੁੱਤੇ ਪਏ ਤਾਂ ਸਾਰੇ ਵਿਰੋਧੀ ਤਰ੍ਹਾਂ ਜੇ ਸੁੱਤੀਆਂ ਪਈਆਂ ਹੋਣ ਕੋਈ ਕਿਸੇ ਨਾਲ ਵਿਰੋਧ ਹੁੰਦਾ ਹੀ ਨਹੀਂ ਜਾਗਦੀ ਸਾਰੇ ਲੜਾਈ ਕਰਦੇ ਨੇ ਦੂਏ ਦੇ ਨਾਲ ਸੁੱਤੇ ਬੈਠੇ ਚਾਹੇ ਵਿਰੋਧੀਆਂ ਨੂੰ ਬਰਾਬਰ ਬਰਾਬਰ ਪਾ ਦੇ ਤਾਂ ਪਤਾ ਲੱਗਦਾ ਬਰੇ ਹੋਏ ਹੁਣ ਦੋਹਾਂ ਤਰ੍ਹਾਂ ਦੇ ਲਿਆ ਕੇ ਬੰਦੇ ਰੱਖੇ ਜਾਂਦੇ ਨੇ ਉੱਥੇ ਕਿਹੜਾ ਲੜਦੇ ਨੇ ਉੱਠ ਬਰੇ ਸੁੱਤਾ ਬਰਾਬਰ ਹੀ ਹੁੰਦਾ ਇਹ ਤਾਂ ਹੋਸ਼ ਵਿੱਚ ਆ ਕੇ ਜਾਗਦੀ ਹੈ ਇਹਦੇ ਵਿੱਚ ਵਿਰੋਧ ਜੋ ਵੀ ਚੀਜ਼ਾਂ ਜਾਗਦੀਆਂ ਨੇ ਫਿਰ ਉਦੋਂ ਉਦੋਂ ਰਚਨਾ ਸ਼ੁਰੂ ਕੀਤੀ ਅਬਲਲੋ ਨੂਰ ਉਪਾਇਆ ਨੂਰ ਕਿਵੇਂ ਉਪਾਇਆ ਮਨ ਦੀ ਛਾੜੇ ਵੱਖਰੇ ਕਰਨੇ ਮਨ ਦੀ ਛਾੜੇ ਆਦੀ ਛਾਂਟੀ ਕਰ ਲਈ ਉਹ ਨੂਰ ਸੀ ਮਨ ਦੀ ਛਾੜੇ ਅਲੱਗ ਕਰ ਲੈ ਮਨ ਦੀ ਛਾੜੇ ਨਾਲ ਤਾਂ ਸੰਸਾਰ ਹੈ ਜਦੋਂ ਵੀ ਤੁਸੀਂ ਤਿੰਨ ਭਵਣਾ ਚ ਫਿਰੋ एकता करके आओ मतलब तय है इस करके एकता करना आया या युग में एक एक को आया एकता भगत सिंह जी नहीं वो एकता वास्ते आए ने इतने ਪਿੱਛੇ ਆਇਆ ਹੈ ਨਾ ਪਿੱਛੇ ਗੌੜੀ ਦੇ ਵਿੱਚ ਬਾਵਰਖਰੀ ਚ ਯਾ ਯੁੱਗ ਮੈਂ ਏਕੇ ਕੋ ਆਇਆ ਆਇਆ ਤਾਂ ਏਕਾ ਕਰਨ ਸੀ ਸਾਰੇ ਨਾਲ ਇੱਕ ਸੱਚਖੰਡ ਨਾਲ ਵੀ ਹੈ ਦੁਨੀਆ ਇਹ ਲੋਕ ਨਾਲ ਵੀ ਇੱਕ ਆ ਪਰ ਲੋਕ ਨਾਲ ਵੀ ਇੱਕ ਤਾਂ ਦੁਸ਼ਮਣ ਦੀ ਕੋਈ ਵੈਰੀ ਨਹੀਂ ਨਾ ਕੋਈ ਵੈਰੀ ਨਾ ਹੈ ਮਗਰ ਇੱਕ ਹੈ ਇੱਕ ਤਾਂ ਉਹਦੀ ਹੈ ਨਾ ਕੋਈ ਵੈਰੀ ਨਾ ਹੈ ਮਗਰ ਤਾਂ ਹੀ ਇੱਕ ਹੈ ਜੇ ਵੈਰੀ ਮਗਰ ਨਾ ਹੈਗਾ ਇਹ ਤਾਂ ਕਿੱਥੇ ਕਿਆ ਜੁਗ ਮੈਂ ਇੱਕ ਕੋ ਆਇਆ ਜਨਮ ਤੋਂ ਮੋਹਿਓ ਬੋੜੀ ਕਹਿੰਦੇ ਜਨਮ ਦਾ ਹੀ ਮਾਇਆ ਨੇ ਬੋਲੇ ਜਿਹੜਾ ਸਰੀਰ ਸੀ ਇਹ ਨਹੀਂ ਬੋਲੇ ਨਾਇਨ ਇਹ ਇਹਦੇ ਵੀ ਆਪੀ ਨੇ ਆਪ ਸਾਜੇ ਹਰ ਇੱਕ ਨੇ ਆਪਣਾ ਆਪ ਆਪ ਸਾਜੀ ਲੱਗਿਆ ਪਤਾ ਜਿਹੜੇ ਜਾਗੇ ਸਾਰੇ ਸਾਰਾ ਨੇ ਜਾਗ ਸਾਰਾ ਆਪਣਾ ਆਪ ਸਾਜੇ ਐ ਨਹੀਂ ਸਾਜਿਆ ਹੈ ਵੀ ਕਿਸੇ ਕੋਈ ਕੋਈ ਪਰਮੇਸ਼ਰ ਐ ਕਿਵੇਂ ਹੋ ਜੂਗਾ ਇਦਾਂ ਨਹੀਂ ਹੈ ਇਦਾਂ ਨਹੀਂ ਗੁਰਬਾਣੀ ਗੁਰਬਾਣੀ ਮੰਨਦੀ ਹੋ ਜੀ ਅਨੇਕ ਹੈ ਫਿਰ ਏਕ ਹੈ ਦਸਮ ਪਾਸ਼ਾ ਨੇ ਬਿਲਕੁਲ ਕਲੀਅਰ ਕਰਤੀ ਗੱਲ ਅਨੇਕ ਹੈ ਫਿਰ ਏਕ ਹੈ ਅਨੇਕ ਹੁੰਦੇ ਹੋਏ ਵੀ ਸਾਰਿਆਂ ਦੀ ਇੱਛਾ ਇੱਕ ਹੈ ਸਾਰਿਆਂ ਦਾ ਸੁਭਾਅ ਇੱਕ ਹੈ ਸੋਚ ਇੱਕ ਹੈ ਏਕਤਾ ਅੰਦਰ ਅਨੇਕ ਹੁੰਦੇ ਹੋਏ ਵੀ ਇੱਕਤਾ ਹੈ ਅਨੇਕ ਮੁੰਦਾ ਹੋਈਆਂ ਹੋਈਆਂ ਸਭ ਮਿਲੀਆਂ ਹੋਈਆਂ ਨੇ ਸਮੁੰਦਰ ਵਿੱਚ ਕੋਈ ਫਰਕ ਨਹੀਂ ਕੋਈ ਪਛਾਣ ਨਹੀਂ ਬੁੱਧਾ ਦੀ ਕਿਹੜੀ ਬੁੱਧ ਕਿਧਰੋਂ ਆਈ ਹੈ ਕਿਹੜੀ ਕਿਧਰੋਂ ਆਈ ਹੈ ਪਛਾਣ ਨਹੀਂ ਇੱਥੇ ਪਛਾਣ ਹੈ ਇੱਥੇ ਪਛਾਣ ਹੈ ਉੱਥੇ ਬੇ ਉੱਥੇ ਨਹੀਂ ਪਛਾਣ ਹੈ ਕੋਈ ਨਾ ਸਕਾ ਰਾਮ ਕਬੀਰਾ ਇੱਕ ਭੈ ਹੈ ਕੋਈ ਨਾ ਸਕਾ ਉੱਥੇ ਪਛਾਣ ਖਤਮ ਹੈ ਇੱਥੇ ਪਛਾਣ ਹੈ ਕਿਉਂਕਿ ਸੁਭਾਅ ਵੱਖਰਾ ਸੁਭਾਅ ਵੱਖਰਾ ਹੈ ਤਾਂ ਪਛਾਣ ਵੱਖਰੀ ਹੈ ਅਸੀਂ ਤਾਂ ਇੱਥੇ ਪਛਾਣ ਵਾਸਤੇ ਲੜਦੇ ਹਾਂ ਸਿੱਖ ਲੜਦੇ ਨੇ ਪਛਾਣ ਵਾਸਤੇ ਸਾਡੀ ਵੱਖਰੀ ਪਛਾਣ ਚਾਹੀਦੀ ਹੈ ਉਹ ਪਛਾਣ ਦਾ ਹੋਣੀ ਸੀ ਤੁਸੀਂ ਪਛਾਣ ਵਾਸਤੇ ਲੜਦੇ ਹੋ ਜਿਹੜੇ ਪਛਾਣ ਵਾਸਤੇ ਲੜਦੇ ਨੇ ਉਹ ਸਿੱਖ ਹੈਗੇ ਨੇ ਉਹਨਾਂ ਨੂੰ ਸਿੱਖੀ ਦੀ ਸਮਝ ਹੈ ਪਛਾਣ ਇਹ ਤਾਂ ਹੋਣੀ ਹੈ ਪਛਾਣ ਕਰਤਾ ਤੁਸੀਂ ਲੜਦੇ ਹੋ ਪਛਾਣ ਦੀ ਲੜਾਈ ਲੜਦੇ ਨੇ ਅਸਲ ਜਿੱਦਣ ਨਿਰਾਕਾਰੀ ਦੁਨੀਆ ਦਾ ਉਹਨੂੰ ਪਤਾ ਹੀ ਨਹੀਂ ਗੱਲ ਨਿਰਾਕਾਰੀ ਹੈ ਸਿੱਖੀ ਪਛਾਣ ਸਰੀਰ ਦੀ ਹੈ ਮਾਇਆਦਾਰੀ ਦੇ ਨਿਰਾਕਾਰੀ ਦੀ ਜਿਹੜੇ ਪਛਾਣ ਦੀ ਲੜਾਈ ਲੜਦੇ ਨੇ ਮਾਇਆਦਾਰੀ ਦੀ ਮਾਇਆਦਾਰੀ ਹੈ ਤਾਂ ਅੰਨਾ ਬੋੜਾ ਬੰਦੇ ਬੋੜੇ ਨੇ ਤਾਂ ਸੰਸਾਰੀ ਸੰਸਾਰੀ ਆਦਮੀ ਤਾਂ ਸਿੱਖ ਹੋਈ ਨਹੀਂ ਸਕਦਾ ਸੰਸਾਰੀਆਂ ਨੂੰ ਤਾਂ ਸਿੱਖ ਬਣਾਇਆ ਹੈ ਸੰਸਾਰੀ ਦੇ ਸਾਰੇ ਹੀ ਨੇ ਫਿਰ ਸੰਸਾਰੀਆਂ ਤੋਂ ਕੀ ਬਣਾਇਆ ਭਗਤ ਬਣਾਇਆ ਸਿੱਖ ਸਿੱਖ ਭਗਤ ਹੁੰਦਾ ਸਿੱਖ ਭਗਤ ਹੁੰਦਾ ਸਿੱਖਿਆ ਲੈ ਕੇ ਭਗਤ ਸਾਰੇ ਸਿੱਖਿਆ ਲੈ ਕੇ ਬਣਦੇ ਸਿੱਖ ਕਹਿ ਲੋ ਸਿੱਖ ਕਹੋਦੇ ਨੇ ਆਪਣੇ ਆਪ ਨੂੰ ਸਾਰੇ ਭਟਦੇ ਜਿੱਤੇ ਭਗਤਾਂ ਦੀ ਬਾਣੀ ਜਬਾਣੀ ਨਹੀਂ ਆਈ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਸਿੱਖੇ ਨੇ ਸਿੱਖ ਦਾ ਅਸਲ ਹੁੰਦਾ ਸਾਰੇ ਸਿੱਖ ਨੇ ਸਿੱਖ ਬਣਨਾ ਬਹੁਤ ਬੜੀ ਗੱਲ ਹੈ ਔਰ ਪਛਾਣ ਗੋੜੀ ਹੋਈ ਹੈ ਪਛਾਣ ਰੱਖਣੀ ਨਹੀਂ ਪਛਾਣ ਤਾਂ ਗੋੜੀ ਹੈ ਵੱਖਰੀ ਨਹੀਂ ਰੱਖਣੀ ਪਈ ਵੱਖਰੀ ਪਛਾਣ ਦੇ ਅਸੀਂ ਮੁੱਦਾ ਹੀ ਨਹੀਂ ਹੈਗੇ ਬਾਹਲੇ ਪੇਕ ਆਟਾ ਰਹਿੰਦੇ ਨੇ ਉਹ ਪੇਕ ਛਡੋਏ ਬਾਹਲੇ ਸੰਸਾਰ ਦਾ ਨਹੀਂ ਹੈ ਦੇਸ਼ ਦੇ ਅੱਡ ਹੈਗੇ ਨੇ ਭੇਖ ਨੇ ਬੋਲੀਆਂ ਅੱਡ ਨੇ ਪਹਿਰਾਵੇ ਅੱਡ ਅੱਡ ਨੇ ਇਹਦੇ ਨਾਲ ਪਛਾਣ ਹੁੰਦੀ ਹੈ ਪਹਿਰਾਵੇ ਵੀ ਬਦਲਦੇ ਰਹਿੰਦੇ ਨੇ ਜਦੋਂ ਬਦਲਦੇ ਰਹਿੰਦੇ ਨੇ ਮਨ ਵਿੱਚ ਇੱਛਾ ਬਦਲਦੀ ਰਹਿੰਦੀ ਹੈ ਆਪੇ ਸਾਜੇ ਕਰੇ ਆਪ ਜਾਈ ਵੀ ਰੱਖੇ ਆਪ ਆਪੇ ਸਾਜੇ ਕਰੇ ਆਪ ਆਪਣਾ ਆਪ ਆਪ ਸਾਜਦਾ ਜੋ ਕੁਝ ਕਰਦਾ ਫਿਰ ਆਪਣੀ ਮਰਜ਼ੀ ਨਾਲ ਕਰਦਾ ਮਰਜ਼ੀ ਉਹਨਾਂ ਦੀ ਕਹਿ ਜੀ ਹੈ ਮਰਜ਼ੀ ਦੋ ਪ੍ਰਕਾਰ ਦੀ ਹੈ ਇੱਕ ਤਾਂ ਸਾਰਿਆਂ ਨਾਲ ਸਹਿਮਤੀ ਵਾਲੀ ਮਰਜ਼ੀ ਹੈ ਇੱਕ ਅਸਹਿਮਤੀ ਵਾਲੀ ਮਰਜ਼ੀ ਹੈ ਇੱਕ ਤਾਂ ਗੁਰ ਇੱਕ ਤਾਂ ਸਾਰਿਆਂ ਨਾਲ ਸਹਿਮਤੀ ਵਾਲੀ ਮਰਜ਼ੀ ਹੈ ਭਈ ਮਿਲ ਕੇ ਚੱਲਣਾ ਆਪਾਂ ਸਾਰਿਆਂ ਨੇ ਇੱਕ ਆਪਣੇ ਵੱਖਰਾ ਵੱਖਰਾ ਚੱਲਣਾ ਜਾਇ ਵੀ ਰੱਖੇ ਜਾਇ ਵੀ ਰੱਖਿਆ ਆਪਣੀ ਚੀਜ਼ ਜੋ ਜਾਈ ਹੋਈ ਪੈਦਾ ਕੀਤੀ ਹੋਈ ਹੈ ਉਹਦੀ ਰੱਖਿਆ ਵੀ ਆਪ ਕਰਦਾ ਰੱਖੇ ਦਾ ਰੱਖਿਆ ਕਰਦਾ ਜਿਹਨੇ ਜੋ ਚੀਜ਼ ਦੇਖੋ ਬੱਚੇ ਪੈਦਾ ਕਰਦੇ ਨੇ ਜਾਨਵਰ ਛੋਟੇ ਛੋਟੇ ਉਹਨਾਂ ਦੀ ਰੱਖਿਆ ਕਰਦੇ ਹੀ ਨੇ ਛੋਟੇ ਜਿਹੜੇ ਬੱਚੇ ਪੈਦਾ ਕਰਦੇ ਨੇ ਕੋਈ ਜਾਨਵਰ ਆਂਡੇ ਦਿੰਦੇ ਨੇ ਕੌਂ ਆ ਕੇ ਆਂਡੇ ਪੀਂਦੇ ਨੇ ਉਹ ਲੜਾਈ ਕਰਦੇ ਨੇ ਰੱਖਿਆ ਕਰਦੇ ਨੇ ਤੇ ਸੁਭਾਅ ਦੇ ਵਿੱਚ ਸਾਰਿਆਂ ਦੇ ਇਹਦਾ ਤੇ ਸੁਭਾਅ ਦੇ ਵਿੱਚ ਹੈ ਸਾਰਿਆਂ ਦੀ ਜੋ ਚੀਜ਼ ਇਹਨੇ ਪੈਦਾ ਕੀਤੀ ਹੈ ਬੜਾ ਉਹਦੀ ਰੱਖਿਆ ਕਰਨਾ ਸੰਸਾਰ ਵੀ ਜੋ ਚੀਜ਼ ਆਪਾਂ ਬਣਾਉਂਦੇ ਆ ਰੱਖਿਆ ਕਰਨਾ ਇਹ ਤੇ ਸੁਭਾਅ ਦੇ ਵਿੱਚ ਹੈ ਜੋ ਚੀਜ਼ ਪੈਦਾ ਕੀਤੀ ਹੈ ਉਹਦੀ ਰੱਖਿਆ ਕਰਨਾ ਚਾਹੇ ਮਾਇਆ ਦੇ ਵਿੱਚ ਕੋਈ ਇਹਨੇ ਪੈਦਾ ਕੀਤੀ ਹੈ ਗਵਰਨਮੈਂਟ ਕੋਲ ਬਣਾਉਂਦੀ ਹੈ ਉਹਦੇ ਖਾਤਰ ਰੱਖੇ ਉਹਦੇ ਰੱਖੇ ਨੇ ਰੱਖੇ ਖੜੇ ਬੈਠੇ ਨਹੀਂ ਕੋਈ ਤੋੜ ਦੇਵੇ ਇਹਦੇ ਸੁਭਾਅ ਦੇ ਵਿੱਚ ਹੈ ਜਾਈ ਜਾਈ ਪੀ ਰੱਖਿਆ ਆਪਣੀ ਚੀਜ਼ ਪੈਦਾ ਹੋਈ ਦੀ ਆਪ ਰੱਖਾ ਵੀ ਕਰਦਾ ਇਹ ਪਰਮੇਸ਼ਰ ਵਾਲੇ ਸੁਭਾਅ ਸਾਰਾ ਇਹਦਾ ਇਹਦਾ ਸੁਭਾਅ ਸਾਰਾ ਇੱਕੋ ਹੀ ਹੈ ਸੁਭਾਅ ਜਿਹੜੀ ਬਹੁਤਾ ਫਰਕ ਹੈ ਸਵਾਲ ਹੈ ਰਾਖੀ ਕਿਹੜੀ ਚੀਜ਼ ਦੀ ਕਰਦਾ ਇਸ ਵਿੱਚ ਜੰਤ ਉਪਾਇਕ ਹੈ ਦੇਖੇ ਥਾ ਪਥਾ ਪੂਰੇ ਸਰੀਰ ਵਿੱਚ ਜੰਤ ਪੈਦਾ ਕੀਤਾ ਕੋਈ ਸਰੀਰ ਦੀ ਰਫਾਲੀ ਵੀ ਤਾਂ ਕਰਦੀ ਹੈ ਜੇ ਸਾਰਾ ਆਵੇ ਸਰੀਰ ਨਹੀਂ ਚੱਲਦਾ ਇਹਦੇ ਚ ਜੰਤ ਪੈਦਾ ਕਰਦਾ ਸ੍ਰਿਸ਼ਟੀ ਵਿੱਚ ਜੰਤ ਪੈਦਾ ਹੋ ਨਾ ਜੰਤ ਦਾ ਸ਼ਰੀਰ ਹੈ ਪਹਿਲਾਂ ਤਾਂ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਫਿਰ ਉਹ ਜੰਤ ਪੈਦਾ ਕੀਤਾ ਉਹ ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਉਹ ਸ੍ਰਿਸ਼ਟੀ ਦੀ ਰਾਖੀ ਕਰਦਾ ਜਿਹਨੇ ਥੋੜੀ ਜਿਹੀ ਪੈਦਾ ਕੀਤੀ ਉਹ ਥੋੜੀ ਕਰਦਾ ਕੋਈ ਕਿੰਨੀ ਚੀਜ਼ ਹੈ ਦੇਖੋ ਸਰਕਾਰ ਨੇ ਸਾਰੇ ਮੁਲਕ ਦੀ ਰਾਖੀ ਕਰਦੀ ਹੈ ਜਿਹੜਾ ਪ੍ਰਾਪਰਟੀ ਜਿਹਦੀ ਜਿੰਨੀ ਜਿੰਨੀ ਹੈਗੀ ਉਹਨੇ ਆਪਣੀ ਆਪਣੀ ਦੀ ਰੱਖੀ ਜਾਂਦੀ ਹੁਣ ਆਪਣੇ ਖੇਤ ਚ ਅਗਲਾ ਬੱਟ ਨਹੀਂ ਵੱਢਣ ਦਿੰਦਾ ਠੀਕ ਹੈ ਉਹ ਉਹ ਕਹਿੰਦਾ ਮੇਰ ਬੱਟ ਵੀ ਕੀ ਕਰ ਲਈ ਜਾਂ ਬੱਟ ਵੱਢ ਲਈ ਇਹ ਕਰ ਲਿਆ ਉਹ ਆਪਣੀ ਆਪਣੀ ਰੌਲਾ ਜਿੱਥੇ ਉਹਦਾ ਆਪਣਾ ਕਬਜ਼ਾ ਹੈ ਆਪਣੀ ਚੀਜ਼ ਹੈ ਉਹ ਉਹਦੀ ਰੱਖੀ ਕਰਦਾ ਜਿੱਟਾ ਕਿਸੇ ਦਾ ਦਾਇਰਾ ਹੈ ਉੱਥੇ ਉਹਦੀ ਚੀਜ਼ ਦੀ ਰੱਖੀ ਕਰਦਾ ਉਹਨਾਂ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਸੀ ਉਹ ਸਾਰੇ ਦੀ ਰਾਖੀ ਕਰਦੇ ਨੇ ਭਾਈ ਜੀ ਕਿਸੇ ਦੀ ਜਿੱਥੇ ਤੱਕ ਕਿਸੇ ਦਾ ਰਾਜ ਹੈ ਉੱਥੇ ਤੱਕ ਰਾਖੀ ਕਰਦੀ ਉਹਨੇ ਜਿਹੜੇ ਛੋਟੇ ਜਾਨਵਰ ਨੇ ਉਹ ਬੱਚੇ ਆਪਣੇ ਪੈਦਾ ਕਰ ਲੈਂਦੇ ਨੇ ਉਹ ਉਹਨਾਂ ਦੀ ਰਾਖੀ ਕਰਦੇ ਮੁਰਗੀ ਦੇ ਬੱਚੇ ਹੁੰਦੇ ਨੇ ਬਿੱਲੀ ਨੂੰ ਪੈਂਦੀ ਚਾਹੇ ਬਿੱਲੀ ਮਾਰ ਦੇਵੇ ਮੁਰਗੇ ਨੂੰ ਪਰ ਉਹ ਉਹਨੂੰ ਕੁੱਤੇ ਨੂੰ ਉਹ ਭੱਜ ਕੇ ਭੱਜੀ ਉਹ ਡਰਦੀ ਹੈ ਡਰਦੀ ਹੈ ਪਰ ਉਹ ਆਪਣੀ ਮੌਤ ਦੀ ਪਰਵਾਹ ਨਹੀਂ ਕਰਦੀ ਉਹਨੂੰ ਭੱਜੀ ਵੀ ਕਿਤੇ ਬੱਚਿਆਂ ਨੂੰ ਇਹ ਨੁਕਸਾਨ ਹੋ ਜਾਵੇ ਸੁਭਾਅ ਹੈ ਨਾ ਆਤਮਾ ਹੋਈ ਹੈ ਉਹਦੇ ਵਿੱਚ ਵੀ ਆਤਮਾ ਤਾਂ ਉਹੀ ਹੈ ਉਹ ਆਤਮਾ ਦਾ ਸੁਭਾਅ ਹੈ ਜੇ ਜੀ ਆਪ ਪੈਦਾ ਕੀਤੀ ਹੈ ਉਹਦੀ ਰੱਖੀ ਆਪ ਕਿਸ ਨੂੰ ਕਹੀਏ ਨਾਨਕਾ ਸਭ ਕੀ ਛਾਪਿਆ ਇੱਕ ਯੂਨਿਟ ਇੱਕ ਜੀਵ ਤੋਂ ਲੈ ਕੇ ਤੁਰ ਤੱਕ ਸੱਚਖੰਡ ਤੱਕ ਸੁਭਾਅ ਕੋਈ ਸਾਰਿਆਂ ਦਾ ਦੱਸੋ ਸਮਝਾਈਏ ਇਹ ਨੂੰ ਕਹੀਏ ਸਮਝਾਈਏ ਤਾਂ ਉਹਨੂੰ ਇਹਨੂੰ ਪਤਾ ਨਾ ਹੋਵੇ ਇਹ ਸਾਰਿਆਂ 'ਚ ਫਰਕ ਫਰਕ ਕੋਈ ਨਹੀਂ ਸਾਰਿਆਂ ਨੂੰ ਬਰਾਬਰ ਦੀਆਂ ਸ਼ਕਤੀਆਂ ਨੇ ਸਾਰਿਆਂ ਕੋਲ ਸ਼ਕਤੀਆਂ ਬਰਾਬਰ ਨੇ ਜਿਵੇਂ ਜਮਾ ਕੇ ਵਿਖੇ ਸਮਸਤ ਇੱਕ ਜੋਤ ਹੈ ਵੜ ਹੈ ਨਾ ਘਾਟ ਹੈ ਘਾਟ ਵੜ ਜੇ ਸਾਰੇ ਭਾਈ ਬਰਾਬਰ ਨੇ ਘਾਟ ਨਹੀਂ ਫਿਰ ਕਹੀਏ ਕਿ ਤੂੰ ਸਮਝਾਈਏ ਕਿ ਤੂੰ ਇਹ ਹਰੇਕ ਸਭ ਕੁਝ ਆਪੇ ਆਪ ਨੇ ਸਾਰੇ ਹੀ ਇਸ ਕਰਕੇ ਕੋਈ ਕਿਸੇ ਨੂੰ ਪ੍ਰੈਸ਼ਰ ਨਹੀਂ ਦੇ ਸਕਦਾ ਪ੍ਰੈਸ ਨਹੀਂ ਕਰ ਸਕਦਾ ਸਾਰਿਆਂ ਦੀ ਆਪਣੀ ਆਪਣੀ ਮਰਜ਼ੀ ਹੈ ਕਹੀਏ ਕਿਹਨੂੰ ਕਹੀਏ ਉਹਨੂੰ ਜਿਹੜਾ ਕਿਸੇ ਦਾ ਨਹੀਂ ਰੋਵੇ ਦੀ ਤਾਂ ਕੋਈ ਕਿਸੇ ਦਾ ਹੈ ਹੀ ਨਹੀਂ ਸਭ ਇੰਡੀਪੈਂਡੈਂਟ ਸੁਣ ਲੈਣਾ ਸਭ ਨੇ ਆ ਮੰਨਣਾ ਨਾ ਮੰਨਣਾ ਉਹਦੀ ਮਰਜ਼ੀ ਬਣਾ ਨਹੀਂ ਕੋਈ ਸਕਦਾ ਸਾਰੇ ਕੋਈ ਸ਼ਕਤੀ ਦੇ ਮਾਲਕ ਨੇ ਜਿਨ੍ਹਾਂ ਦੇ ਮਨ 'ਚ ਇੱਛਾ ਪੈਦਾ ਹੋ ਗਈ ਸੀ ਉਹਨਾਂ ਨੂੰ ਅੱਡੇ ਕਰਤਾ ਪਿਓਰ ਪੁੱਤ ਜੇ ਵਿਗੜ ਜਾਣਗੇ ਅੱਡੇ ਗੱਲ ਨੂੰ ਹੋਰ ਉਹਨਾਂ ਨੂੰ ਕੀ ਕਰੂਗਾ ਵੀ ਭਾਈ ਤੁਸੀਂ ਅੱਡ ਹੋ ਜਾਓ ਹੋਰ ਕੀ ਹੋ ਭਾਈ ਭਾਈ ਲੜਨਗੇ ਅੱਡ ਹੋ ਜਾਓ ਹੋਰ ਕੀ ਕਰੂਗਾ ਤੇ ਤੁਸੀਂ ਆਪਣੇ ਹਿਸਾਬ ਨਾਲ ਚੱਲ ਕੇ ਦੇਖ ਲਓ ਤੇ ਤੁਹਾਡਾ ਤੁਹਾਨੂੰ ਲੱਗਦਾ ਵੀ ਅਸੀਂ ਗਲਤ ਚੱਲਦੇ ਹਾਂ ਜਾਂ ਨਹੀਂ ਸੱਚਖੰਡ ਪਸੰਦ ਆਇਆ ਨਾ ਇੱਥੇ ਆ ਗਏ ਤੁਸੀਂ ਦੇਖ ਲਓ ਜੇ ਸੁਖੀ ਹੋ ਤੁਸੀਂ ਐ ਰਹਿ ਸਕਦੇ ਹੋ ਇਹ ਆਪਣੇ ਹਿਸਾਬ ਨਾਲ ਚੱਲਦੇ ਹਰ ਕੋਈ ਆਪਣੇ ਹਿਸਾਬ ਨਾਲ ਚੱਲਣਾ ਚਾਹੁੰਦਾ ਪਰ ਰਿਜ਼ਲਟ ਇਹ ਹੈ ਆਪਣੇ ਹਿਸਾਬ ਨਾਲ ਚੱਲਣ ਚ ਨੁਕਸਾਨ ਹੈ ਦੁੱਖ ਹੈ ਸੁਖ ਕਿਹਦੇ ਨਾਲ ਹੈ ਸੁਖ ਮਿਲ ਕੇ ਚੱਲਣ ਨਾਲ ਹੈ ਬਹੁਤੇ ਤੇ ਬਹੁਤੇ ਜਿੰਨੇ ਜ਼ਿਆਦਾ ਸੁਭਾਅ ਇੱਕ ਥਾਂ ਰਲਣਗੇ ਉਹਦੇ ਵਿੱਚ ਸੁਖ ਹੋਊਗਾ ਪਰ ਇਮਾਨਦਾਰੀ ਨਾਲ ਕੇ ਚੱਲਣਗੇ ਜੋ ਤੋਂ ਤੋਂ ਰਲੇ ਦੇ ਵਿੱਚੋਂ ਹੈ ਦੀ ਉਹ ਤਾਂ ਗੱਲ ਹੈ ਉਹ ਤਾਂ ਨਹੀਂ ਗੱਲ ਹੈ ਸਮਾਜ ਵਿੱਚ ਜਿਹੜਾ ਕੋਈ ਸਮਾਜਿਕ ਸਮਾਜ ਬਣਦੀ ਹੁੰਦੀ ਹੈ ਉਹ ਸਾਰੇ ਆਪਣੇ ਇੱਕ ਸੁਭਾਅ ਰਲਾਉਂਦੇ ਹੁੰਦੇ ਤਾਂ ਸਮਾਜ ਬਣਦੀ ਹੈ ਉਹ ਸਮਾਜ ਨਹੀਂ ਬਣਦੀ ਸਮਾਜ ਦੇ ਫਿਰ ਕੋਈ ਅਸੀਂ ਕਰੂਰ ਬਣਾਉਂਦੇ ਉਹ ਵੀ ਤਕਰੀਬਨ ਸਾਰਿਆਂ ਨੂੰ ਮਨਜ਼ੂਰ ਹੁੰਦੇ ਨੇ ਉਹਨੂੰ ਜਿਹੜੇ ਤੋੜਨ ਵਾਲੇ ਲੋਕ ਨੇ ਕੁਝ ਲੋਕ ਉਹਦੇ ਔਖੇ ਹੁੰਦੇ ਨੇ ਕਾਨੂੰਨ ਉਹਨਾਂ ਨੂੰ ਚੰਗੇ ਨਹੀਂ ਲੱਗਦੇ ਹੁੰਦੇ ਤੋੜਨਾ ਚਾਹੁੰਦੇ ਉਹਨਾਂ ਨੇ ਮਨਮਰਜ਼ੀ ਵਾਲੇ ਬਹੁਤੀ ਮਨਮਰਜ਼ੀ ਕਰਨ ਵਾਲੇ ਜਿਵੇਂ ਹੁਣ ਚੱਲਦੀ ਹੈ ਸਭ ਕੇ ਵਾਲਿਆਂ ਦੀ ਗੱਲ ਇਹਨਾਂ ਦੀ ਆਬਾਦੀ ਤਾਂ ਹੁੰਦੀ ਹੈ ਥੋੜੀ ਚਾਹੁੰਦੇ ਨੇ ਸਮਾਜ ਤੋੜ ਕੇ ਅਸੀਂ ਆਪਣੇ ਲੋਕ ਕਰੀਏ ਉਹ ਪੱਧਰ ਵੀ ਲੋਕ ਹੁੰਦੇ ਨੇ ਸਮਾਜ ਵਿੱਚ ਇਹਨਾਂ ਨੂੰ ਉਪੱਧਰ ਵੀ ਹਿੰਦੀ ਜੋ ਪੱਧਰ ਵੀ ਕਹਿੰਦੇ ਨੇ ਹੁਣ ਅਸੀਂ ਅਤਵਾਦੀ ਵੀ ਕਹਿੰਦੇ ਨੇ ਇਹਨਾਂ ਨੂੰ ਉਦੋਂ ਉਪੱਧਰ ਵੀ ਕਹਿੰਦੇ ਹੁਣ ਅਤਵਾਦੀ ਕਹਿਣ ਲੱਗੇ ਅਤਵਾਦ ਇੱਕ ਸਿਰਫ ਗੋਲੀ ਮਾਰਨਾ ਹੀ ਅਤਵਾਦ ਨਹੀਂ ਹੈ ਆਪਾਂ ਕਹਿੰਦੇ ਨੇ ਹੱਥ ਚੱਕੀ ਹੋਈ ਆਪਣੀ ਮਰਜ਼ੀ ਨੂੰ ਜ਼ਿਆਦਾ ਆਪਣੀ ਗਲਤ ਮਰਜ਼ੀ ਨੂੰ ਦੂਜਿਆਂ ਤੇ ਲਾਗੂ ਕਰਨਾ ਯਤਵਾਦ ਦੀ ਆਪਾਂ ਇੱਕ ਡੈਫੀਨੇਸ਼ਨ ਦਈਏ ਨਾ ਇੱਕ ਸਟੀਕ ਡੈਫੀਨੇਸ਼ਨ ਦਈਏ ਆਪਣੀ ਗਲਤ ਮਰਜ਼ੀ ਸ਼੍ਰੀ ਬਾਦਮੀਆਂ ਤੇ ਲਾਗੂ ਕਰਨਾ ਜਾਂ ਉਹਨਾਂ ਤੋਂ ਮਨਬੌੜੀ ਪ੍ਰੈਸ਼ਰ ਦੇ ਕੇ ਆਪਣੀ ਗਲਤ ਖਿਆਲ ਜਿਹੜੇ ਨੇ ਗਲਤ ਮਰਜ਼ੀ ਹੈ ਨਾ ਮਰਜ਼ੀ ਹੈ ਗੈਰ ਸਮਾਜਿਕ ਜਿਹੜੀ ਮਰਜ਼ੀ ਹੈ ਸਮਾਜ ਨੂੰ ਪਸੰਦ ਨਹੀਂ ਉਹਨੂੰ ਕਿਸੇ ਪ੍ਰੈਸ਼ਰ ਦੇ ਨਾਲ ਸਮਾਜ ਨੂੰ ਬਣਾਉਣਾ ਬਦੋੜ ਵਾਲੇ ਸਾਰੇ ਅਤਵਾਦੀ ਨੇ ਚਾਹੇ ਉਹ ਬਦੂਕ ਚੱਕਦੇ ਨੇ ਚਾਹੇ ਨਹੀਂ ਚੱਕਦੇ ਕਿ ਉਹਦੇ ਨਾਲ ਉਪਦਰਵ ਤਾਂ ਖੜਾ ਹੋਣਾ ਹੀ ਹੈ ਧਰਨੇ ਦੇਣੇ ਨੇ ਕਰਨਾ ਹੈ ਫਿਰ ਵਿੱਚੇ ਸ਼ਰਾਰਤੀ ਲੋਕ ਨੇ ਸਾੜ ਫੂਕ ਹੋ ਗਈ ਜੀ ਬਾਜ਼ਾਰ ਬੰਦ ਕਰਾਤੇ ਤੋਂ ਹੌਲੀ ਹੌਲੀ ਸਭਾ ਨੂੰ ਚਲੀ ਜਾਂਦੀ ਹੈ ਗੱਲ ਹੌਲੀ ਹੌਲੀ ਸਭਾ ਨੂੰ ਚਲੀ ਜਾਂਦੀ ਹੈ ਗੱਲ ਸ਼ੁਰੂ ਤਾਂ ਉੱਥੇ ਹੀ ਹੁੰਦੀ ਹੈ ਨਾ ਹੈ ਸ਼ੁਰੂ ਅਮਨ ਸ਼ਾਂਤੀ ਤੋਂ ਹੋ ਕੇ ਅਸ਼ਾਂਤੀ ਵੱਲ ਨੂੰ ਚਲੀ ਜਾਂਦੀ ਹੈ ਵਧੀਆ ਹੈ ਉਹ ਜਿਹੜੇ ਨਿਯਮ ਨੇ ਸਾਰਿਆਂ ਦੇ ਸੁੱਚੇ ਸਮਾਜ ਦੇ ਲਏ ਹੋਏ ਉਹਨਾਂ ਨੂੰ ਤੋੜਨਾ ਚਾਹੁੰਦੇ ਹੁੰਦੇ ਨੇ ਔਖੇ ਹੁੰਦੇ ਨੇ ਉੱਥੇ ਉਹਨਾਂ ਬਦਲਣਾ ਜਿਹੜਾ ਰਹਿਣਾ ਨਹੀਂ ਚਾਹੁੰਦੇ ਉਹਨਾਂ ਨੂੰ ਉਹ ਟਾਈਟ ਸਮਝਦੇ ਨੇ ਆਪਣੇ ਆਪ ਨੂੰ ਟਾਈਟ ਕਾਨੂੰਨ ਬਣਾ ਟਾਈਟ ਸਾਰੇ ਵਾਸਤੇ ਹੀ ਸਾਰਿਆਂ ਵਾਸਤੇ ਟਾਈਟ ਨੇ ਤੇਰੇ ਕੱਲੇ ਜੇ ਤਾਂ ਕਹਿਣ ਤੁਹਾਡੇ ਵਾਸਤੇ ਭਾਈ ਵੱਖਰੇ ਬਣਾਤੇ ਵਾਕਿਆ ਵਾਸਤੇ ਹੈ ਜੀ ਜੇ ਦੂਏ ਮੰਨ ਸਕਦੇ ਨੇ ਤੁਸੀਂ ਕਿਉਂ ਨਹੀਂ ਮੰਨ ਸਕਦੇ ਐ ਤਾਂ ਫਿਰ ਜਿਹੜਾ ਧੱਕਾ ਕਰਨ ਵਾਲੇ ਨੇ ਉਹ ਕਹਿਣਗੇ ਵੀ ਸਾਨੂੰ ਵੀ ਛੁੱਟ ਛੁੱਟ ਚਾਹੀਦੀ ਅਸੀਂ ਆਪਣੀ ਮਰਜ਼ੀ ਨਾਲ ਜਿਉਣਾ ਚਾਹੁੰਦੇ ਜੰਗਲ ਰਾਜ ਨਹੀਂ ਹੈ ਵੀ ਜਿਹੜਾ ਤਕੜਾ ਸ਼ੇਰ ਹੈ ਤਾਂ ਦੂਏ ਨੂੰ ਮਾਰ ਕੇ ਖਾ ਲੋ ਜੰਗਲ ਰਾਜ ਹੈ ਆਦਮੀ ਸਮਾਜਿਕ ਆਦਮੀ ਹੈ ਸਮਝਦਾਰ ਹੈ ਇਹ ਕੁਝ ਆਪਣੇ ਨਿਯਮ ਬਣਾਉਂਦਾ ਜੇ ਨਿਯਮ ਗਲਤ ਬਣ ਜਾਂਦੇ ਸਾਰੇ ਇਕੱਠੇ ਹੋ ਕੇ ਸੁਧਾਰ ਵੀ ਲੈਂਦੇ ਨੇ ਸਮਾਜ 'ਚ ਸੁਧਾਰ ਵੀ ਹੁੰਦੇ ਰਹਿੰਦੇ ਨੇ ਜੇ ਕੁਝ ਗਲਤ ਬਣ ਵੀ ਗਏ ਨਿਯਮ ਜਾਂ ਸਮੇਂ ਦੇ ਹਿਸਾਬ ਨਾਲ ਗਲਤ ਹੋ ਵੀ ਗਏ ਸਾਰੇ ਫਿਰ ਵਿਚਾਰ ਕਰਕੇ ਉਹਨਾਂ ਜੇ ਉਹ ਕਰ ਲੈਂਦੇ ਨੇ ਤਰਬੀਬ ਵੀ ਕਰਦੇ ਰਹਿੰਦੇ ਰੁਕਦੀ ਰਹਿੰਦੀ ਹੈ ਪਰ 2000 ਆਦਮੀਆਂ ਆ ਚੰਦ ਆਦਮੀਆਂ ਦੇ ਕਹੇ ਕਰੋੜਾਂ ਆਦਮੀਆਂ ਨੂੰ ਗੱਲ ਬਲੋੜੀ ਜਿਹੜੀ ਇਹ ਨਹੀਂ ਜਾਇਜ਼ ਨਾ ਕੋਈ ਮੁੱਦਾ ਹੁੰਦਾ ਪਰ ਇਹਦਾ ਹੁੰਦਾ ਰਹਿੰਦਾ ਉਹ ਆਪਣਾ ਚੱਕਦੇ ਰਹਿੰਦੇ ਨੇ ਇਹ ਜੇ ਸਿਰ ਬੁਰਾਈਆਂ ਬੁਰਾਈ ਸਿਰ ਅਠੋਦੀ ਰਹਿੰਦੀ ਹੈ ਭਲਿਆਂ ਨੂੰ ਸਖਤੀ ਕਰਕੇ ਫਿਰ ਉਹਨੂੰ ਕੁਚਲਣਾ ਪੈਂਦਾ ਪਹਿਲਾਂ ਤਾਂ ਭਲੇ ਚੁੱਪ ਕਰ ਰਹੇ ਨੇ ਹੋਰ ਕਈ ਤਰੀਕੇ ਨੇ ਫਿਰ ਸਰਕਾਰ ਸਖਤੀ ਕਰਦੀ ਹੈ ਤੇ ਕੁਚਲਦੇ ਪੈ ਜਾਂਦੇ ਨੇ ਜੇ ਨਹੀਂ ਹਟਦੇ ਉਹ ਜ਼ਿਆਦਾ ਨੁਕਸਾਨ ਕਰ ਲੈਂਦੇ ਨੇ ਔਰ ਬਦਨਾਮ ਵੀ ਹੋ ਜਾਂਦੇ ਨੇ ਸਰਕਾਰਾਂ ਬਦਨਾਮ ਵੀ ਕਰਦੀਆਂ ਨੇ ਵੈਸੇ ਇੰਨੀ ਇੰਨੀ ਛੂਟ ਜਿਹੜੀਆਂ ਸਰਕਾਰਾਂ ਦਿੰਦੀਆਂ ਨੇ ਨਾ ਬਦਨਾਮ ਕਰਨ ਨੂੰ ਇਹ ਨਹੀਂ ਚਾਹੀਦੀ ਅੱਗੇ ਨਹੀਂ ਸੀ ਇਹ ਜਦੋਂ ਰਾਜੇ ਸੀ ਉਹ ਚੰਗੀ ਗੱਲ ਇਹ ਹੈ ਕਿ ਬੁਰਾਈ ਨੂੰ ਸ਼ੁਰੂ ਚ ਖਤਮ ਕਰ ਜੇ ਵਧਾ ਲਈਏ ਜ਼ਿਆਦਾ ਦੂਸਰਾ ਬਹੁਤ ਵਧਣੀ ਚਾਹੀਦੀ ਹੁੰਦੀ ਪਰ ਹੁਣ ਇਹ ਸਿਆਸਤ ਐਸੀ ਆ ਗਈ ਇਹ ਉਹਦਾ ਆ ਕੇ ਖਤਮ ਕਰ ਦਿੰਦੇ ਫਿਰ ਖਤਮ ਹੁੰਦੀ ਵੀ ਨਹੀਂ ਹੁੰਦੀ ਮੇਰਾ ਕਹਿੰਦੇ ਨਿਪਦੀ ਇਵਲ ਇਨ ਦੀ ਵੱਡ ਉਹ ਗੱਲ ਠੀਕ ਸੀ ਪੜੀ ਉਹ ਹੈ ਵਰਤੀ ਉਹ ਨਹੀਂ ਹੈ ਪੜੀ ਉਹੀ ਹੈ ਲੇਕਿਨ ਅਪਲਾਈ ਨਹੀਂ ਕਰਦੇ ਵਿਅਕਤੀ ਗੱਦੇ ਦੇ ਪਤਾ ਨਹੀਂ ਕਿਉਂ ਡਰਦੇ ਨੇ ਵੋਟਾਂ ਦੀ ਬੜੀ ਪਤਾ ਨਹੀਂ ਕੀ ਹੈ ਪਰ ਰਾਜੇ ਨਹੀਂ ਸੀ ਇਦਾਂ ਕਰਦੇ ਇਸ ਕਰਕੇ ਅੱਜ ਦੇ ਰਾਜ ਉਸ ਰਾਜਾ ਦੇ ਰਾਜ ਨੂੰ ਬਹੁਤ ਚੀਜ਼ਾਂ ਦੇ ਵਿੱਚ ਗਲਤ ਵੀ ਨੇ ਬੁਰਾਈ ਨੂੰ ਸ਼ੁਰੂ ਕੀ ਨਹੀਂ ਰੋਕਦੇ ਸੀ ਰਾਜੇ ਰਾਜ ਚਾਹੇ ਜੇ ਲੋਕ ਬੋਲੇ ਨਹੀਂ ਸਕਦੇ ਸੀ ਸਿਰੇ ਨਹੀਂ ਚੱਕ ਸਕਦੇ ਸੀ ਡਿਕਟੇਟਰ ਦੇ ਨਾਲ ਉੱਥੇ ਮਸਲ ਦਿੰਦੇ ਸੀ ਬੁਰਾਈ ਸਗੋਂ ਜ਼ਿਆਦਾ ਸਰ ਚੱਕਦੀ ਹੈ ਪਤਾ ਨਾ ਇਹਨਾਂ ਨੂੰ ਕੁਝ ਕਹਿਣਾ ਨਹੀਂ ਹਾਂਜੀ